ਸੰਸਾਰੀ ਮਤ ਨਹੀਂ ਮੰਨਣ ਦਿੰਦੀ ਹੁੰਦੀ ਹੈ ਭਗਤਾਂ ਦੀ ਰੀਸ ਕੋਈ ਕਿਉਂ ਨਹੀਂ ਕਰਦਾ ਮੱਥੇ ਡੇਰਦੇ ਹੁੰਦੇ ਨੇ ਅੰਦਰੋਂ ਨਹੀਂ ਮੰਨਦੇ ਹੁੰਦੇ ਉੱਤੋਂ ਉੱਤੋਂ ਹੀ ਹੁੰਦੀਆਂ ਨੇ ਗੱਲਾਂ ਉਹਦਾ ਰਾਜ ਜੀ ਨਾਮੇ ਮੱਥਾ ਟੇਕਣਾ ਹਨ ਕੋ ਮਿਲ ਜੂਗਾ ਗੁਰੂ ਨਾਨਕ ਨੂੰ ਮੰਨਣਾ ਹਨ ਸਾਨੂੰ ਕੀ ਮਿਲੂਗਾ ਉਹ ਵੀ ਲਾਲਚ ਹੈ ਇੰਨੀ ਗੱਲ ਵੀ ਲਾਲਚ ਬਣਾਉਂਦਾ ਸਾਡੇ ਕੰਮ ਸੁੱਧ ਹੋ ਜਾਣਗੇ ਸਾਡਾ ਨਿਆਣਾ ਠੀਕ ਹੋ ਜਾਊਗਾ ਸਾਡਾ ਉਹ ਹੋ ਜਾਊਗਾ ਵੀ ਸਾਨੂੰ ਦੁਨਿਆਵੀ ਲਾਲਚ ਵਾਸਤੇ ਹੀ ਮੰਨਦੇ ਨੇ ਧਰਮ ਨੂੰ ਹੋਰ ਇਹਨਾਂ ਦਾ ਮਤਲਬ ਕੋਈ ਨਹੀਂ ਲੋਭ ਬਣਾਉਂਦਾ ਲੋਭੀ ਨੇ ਨਾ ਤਾਂ ਹੀ ਗੁਰੂ ਕਹਿੰਦਾ ਲੋਭੀ ਦਾ ਵਸਾਨਾ ਕੀਜੈ ਲੋਭੀ ਨੂੰ ਨਾ ਸਮਝ ਲੋ ਵੀ ਸਿੱਖਾ ਗਾੜਿਆਂ ਨੂੰ ਆਪਣੇ ਨੂੰ ਕਿਹਾ ਜਿਹੜੇ ਉਤਰਾਧਿਕਾਰੀ ਦੇ ਵੀ ਲੋਭੀ ਦਾ ਨਾ ਕਰ ਲੈ ਵੀ ਇਹ ਸਿੱਖ ਹੁੰਦਾ ਜਿੰਨਾ ਮਰਜੀ ਨਿਵਾ ਹੋ ਕੇ ਜਿੰਨਾ ਮਰਜੀ ਜ਼ਿਆਦਾ ਨਕਰ ਕੇ ਜ਼ਿਆਦਾ ਘਸਾ ਕੇ ਲੰਬਾ ਪੈ ਕੇ ਤੁਹਾਡੇ ਦੇ ਨਮਸਕਾਰ ਕਰੇ ਉਹਦੇ ਮਨ ਚ ਬਲ ਹੁੰਦਾ ਉਹ ਦਿਖਾਵਾ ਕਰਦਾ ਹੁੰਦਾ ਸੀ ਸੁਣਵਾਈਏ ਕਿਆ ਹੈ ਕਹਿੰਦੇ ਅਪਰਾਧੀ ਦੂਣਾ ਨਵੇਂ ਜਿਹੜਾ ਅੰਦਰੋਂ ਹੁੰਦਾ ਨਾ ਅਪਰਾਧੀ ਲੋਭੀ ਦਾ ਅਪਰਾਧੀ ਹੈ ਦੂਣਾ ਨਵੇਂ ਉਹ ਜ਼ਿਆਦਾ ਦੂਣਾ ਨੂੰ ਦਿਖਾਵਾ ਜ਼ਿਆਦਾ ਨਾ ਕਰਦਾ ਹੁੰਦਾ ਵੀ ਮੇਰੇ ਤੇ ਬੜੇ ਖੁਸ਼ ਹੋਣ ਵੀ ਬੜਾ ਭਗਤ ਹੈ ਜਿਉ ਹੰਤਾ ਵਰਗਾਏ ਜਦੋਂ ਸ਼ੇਰ ਨੇ ਕਰਨਾ ਹੁੰਦਾ ਨਾ ਤੇ ਹੋਲਾ ਉਹ ਨੀਵਾ ਹੋ ਕੇ ਕਰਦਾ ਜਿੰਨਾ ਨੀਵਾ ਹੁੰਦਾ ਛਾਲ ਉਨੀ ਦੂਰ ਮਾਰਦਾ ਉਹਦਾ ਤਾਂ ਨੀਵਾ ਹੁੰਦਾ ਉਹਨੇ ਗੁਰੂ ਤੇ ਛਾਲ ਮਾਰ ਕੇ ਉਹ ਖੋਣਾ ਹੁੰਦਾ ਲੈਣਾ ਹੁੰਦਾ ਇਹਨੂੰ ਖੁਸ਼ ਹੋ ਕੇ ਉਹ ਦੇ ਦੂ ਵੀ ਮੈਂ ਇਹਦਾ ਚਰਾਕੀ ਕਰਨਾ ਉਹਦੇ ਵੀ ਭਰੋਸਾ ਕਰਨਾ ਬਿਲਕੁਲ ਗੁਰੂ ਆਏਗਾ ਨਾ ਇਹ ਆਏਗਾ ਗੁਰਬਾਣੀ ਇਹ ਕਹਿੰਦੀ ਹੈ ਇਹ ਕਹਿੰਦੇ ਤੂੰ ਪਾਗਲ ਹੈ ਅਸੀਂ ਤੇਰੇ ਨੂੰ ਸਿਆਣੇ ਇਹ ਜੇ ਗੁਰੂ ਜਿਹੜੇ ਨੇ ਨਾ ਸੰਸਾਰੀ ਨੇ ਸੰਸਾਰੀ ਗੁਰੂ ਵੀ ਜਾਣਦੇ ਨੇ ਵੀ ਲੋਕ ਕਪਟੀ ਨੇ ਉਹ ਇਹਨਾਂ ਵਰਗੇ ਹੀ ਕਪਟੀ ਨੇ ਜਾਣ ਕੇ ਹੋਏ ਉਹ ਕਹਿੰਦੇ ਨੇ ਇਹਨਾਂ ਨੂੰ ਠਗੋ ਬਸ ਠੱਗੀ ਦੇ ਗਾਵਲ ਰੂੜੋ ਜੇ ਬਸੇ ਹੋਰੇ ਤਾਂ ਮਾਹੀ ਜਦ ਮਨ ਵੱਜ ਜਾਂਦਾ ਨਾ ਹਿਰਦੇ 'ਚ ਉਹ ਤੋਂ ਇਹਦੀ ਸੁੰਦਰ ਅਵਸਥਾ ਕੋਈ ਹੈ ਹੀ ਨਹੀਂ ਫਿਰ ਇਹ ਕਾਲਾ ਨਹੀਂ ਰਹਿੰਦਾ ਇਹਦੇ ਅੰਦਰ ਕਾਲਖ ਨਹੀਂ ਰਹਿੰਦੀ ਫਿਰ ਇਹ ਸੁੰਦਰ ਹੋ ਜਾਂਦਾ ਹੈ ਹਰ ਪੱਖ ਤੋਂ ਸੁੰਦਰ ਹੈ ਅਕਲ ਤੋਂ ਸੁੰਦਰ ਹੈ ਸ਼ਕਲ ਤੋਂ ਸੁੰਦਰ ਹੈ ਕਾਰ ਵਿਹਾਰ ਤੇਰੀ ਸੋਚ ਸੁੰਦਰ ਹੈ ਇਹਦਾ ਵਰਤਾਅ ਸੁੰਦਰ ਹੈ ਵਧੀਆ ਹੈ ਉਹਾਂ ਰਾੜ ਮਿਟਤ ਬਿਨ ਸਾਹੀ ਜੂੜੋ ਜੇ ਬਸਿਓ ਰਿਤ ਮਾਹੀ ਉਹਾਂ ਰਾੜ ਮਿਟਤ ਬਿਨ ਸਾਹੀ ਬਸ ਉਹਦਾ ਝਗੜਾ ਮਿਟ ਗਿਆ ਝਗੜਾ ਜਨਾਜਰ ਤਰਗੁੜ ਗਿਆ ਉਹਨਾਂ ਦੇ ਝਗੜਾ ਦਾ ਸੰਸਾਰ ਜਿਹਨੇ ਝਗੜਾ ਛੱਡਤਾ ਉਹਨੂੰ ਦਿਮਾਗ 'ਚ ਬਸਣ ਦੀ ਲੋੜ ਹੀ ਨਹੀਂ ਹੈ ਦਿਮਾਗ ਸਿਰਫ ਝਗੜਾ ਕਰਨ ਵਾਸਤੇ ਸੰਸਾਰ ਕੌਣ ਠੀਕ ਹੈ ਕੌਣ ਗਲਤ ਹੈ ਤੈਂ ਕੀ ਕਰਨਾ ਹੈ ਇਹਨੂੰ ਕਿਵੇਂ ਕੱਟਣਾ ਹੈ ਤੋਂ ਬਾਹਰ ਕਿਵੇਂ ਨਿਕਲਣ ਸਾਰੀ ਪ੍ਰੇਰਣਾ ਦਿਮਾਗ 'ਚ ਸੰਸਾਰ ਦੇ ਵਿੱਚ ਝਗੜਾ ਜਿੰਨਾ ਚਿਰ ਮਨ ਤ੍ਰਿਕੁਟੀ ਦਾ ਉਹਨਾਂ ਚਿਰ ਗੁਰਬਾਣੀ ਨੂੰ ਨਹੀਂ ਮੰਨਦਾ ਸੋਚਦਾ ਵਿਚਾਰਦਾ ਨਹੀਂ ਸੋਚਦਾ ਕਿ ਮੰਨਾ ਕਿ ਨਾ ਹੋਣਾ ਇੱਥੇ ਹੀ ਫਸਿਆ ਰਹਿੰਦਾ ਮੰਨਾ ਕਿ ਨਾ ਹੋਣਾ ਜੇ ਦਿਮਾਗ ਛੱਡ ਦਿੰਦਾ ਫਿਰ ਤਾਂ ਮੰਨਿਆ ਹੋਇਆ ਹੀ ਫਿਰ ਵਿਚਾਰਦਾ ਸੋਚਦਾ ਨਹੀਂ ਹੁਣ ਸੋਚ ਔਰ ਵਿਚਾਰ ਜਾਂ ਵਿਚਾਰਦਾ ਕਹਿੰਦਾ ਕੱਲ ਠੀਕ ਆ ਜਾਂ ਸੋਚਦਾ ਕਹਿੰਦਾ ਛੱਡ ਪਰੇ ਜਦ ਵਿਚਾਰਦਾ ਫਿਰ ਤਾਂ ਕਹਿੰਦਾ ਗੱਲ ਤਾਂ ਠੀਕ ਹੈ ਜਦ ਸੋਚਣ ਲੱਗਦਾ ਕੰਮ ਖਰਾਬ ਹੋ ਜੂ ਇਹ ਕਹਿੰਦਾ ਛੱਡੋ ਇਹ ਨਹੀਂ ਗੱਲ ਸੋਚਣ ਤੇ ਇਨਕਾਰ ਕਰ ਦਿੰਦਾ ਗੁਰਬਾਣੀ ਤੋਂ ਸਮਝਣ ਵੇਲੇ ਮੰਨ ਲੈਂਦਾ ਇੱਥੇ ਫਸਿਆ ਹੈ ਸਮਝਦਾ ਫਿਰ ਸਭ ਕੁਝ ਠੀਕ ਹੈ ਸੋਚਦਾ ਸਭ ਕੁਝ ਗਲਤ ਖਤਰਾ ਜਿੰਨਾ ਜਰ ਦਿਮਾਗ 'ਚ ਬੈਠੂਗਾ ਉਹਨਾਂ ਜਰ ਗੁਰਬਾਣੀ ਨੂੰ ਨਹੀਂ ਮੰਨੂਗਾ ਦਿਮਾਗ ਨਹੀਂ ਮੰਨੂਗਾ ਕਿਉਂਕਿ ਦਿਮਾਗ ਸ਼ੈਤਾਨ ਦਿਮਾਗ 'ਚ ਸ਼ੈਤਾਨ ਹੈ ਇਹ ਮਨ ਦਿਮਾਗ ਦੇ ਵਿੱਚ ਬੜਿਆ ਹੋਇਆ ਸ਼ੈਤਾਨ ਹੈ ਸ਼ੈਤਾਨ ਦਾ ਘਰ ਹੈ ਦਿਮਾਗ ਸ਼ੈਤਾਨ ਕਿਵੇਂ ਮੰਨ ਲੂ ਗੁਰੂ ਦੀ ਗੱਲ ਸ਼ੈਤਾਨ ਦਾ ਗੁਰੂ ਦੇ ਵਿਰੁੱਧ ਹੁੰਦਾ ਮੁਸਲਮਾਨ ਨੇ ਸ਼ੈਤਾਨ ਜਿਹੜਾ ਰੱਖਿਆ ਹੈ ਰੱਬ ਤੋਂ ਖਿਲਾਫ ਜਿਹੜੀ ਸ਼ਕਤੀ ਉਹਦਾ ਨਾਮ ਸ਼ੈਤਾਨ ਪਰਮਾਤਮਾ ਤੋਂ ਖਿਲਾਫ ਵਾਲੀ ਸ਼ਕਤੀ ਦਾ ਨਾਮ ਸ਼ੈਤਾਨ ਹੈ ਦਿਮਾਗ ਤਾਂ ਹਰੇ ਕੋਈ ਸ਼ੈਤਾਨ ਸਾਰੀਆਂ ਸ਼ੈਤਾਨੀਆਂ ਦਿਮਾਗ 'ਚੋਂ ਪੈਦਾ ਹੁੰਦੀਆਂ ਨੇ ਜਿੰਨਾ ਜੇ ਦਿਮਾਗ ਨੂੰ ਨਹੀਂ ਛੱਡਦਾ ਸੋਚਣ ਨੂੰ ਉਹਨਾਂ ਜਿਹੜੇ ਸ਼ੈਤਾਨੀਆਂ ਨਹੀਂ ਛੱਡਦਾ ਜਿੰਨੀਆਂ ਸ਼ੈਤਾਨੀਆਂ ਨੇ ਸਾਰੀਆਂ ਮੱਤਾਂ ਨੇ ਦਿਮਾਗ ਦੀ ਕਾਢਾਂ ਨੇ ਆਦਮੀ ਦੇ ਸਭ ਗੱਲਾਂ ਆਦਮੀ ਦੇ ਦਿਮਾਗ ਦੀਆਂ ਕਾਢਾਂ ਨੇ ਜਿੰਨੀਆਂ ਰੁੱਤੀਆਂ ਸਿੱਧੀਆਂ ਨੇ ਦਿਮਾਗ ਦੀਆਂ ਕਾਢਾਂ ਨੇ ਉਹੜਾ ਮੰਦਰ ਦੇ ਵਿੱਚ ਸੀ ਨਾ ਮੂਰਤੀ ਉਹ ਵੀ ਦਿਮਾਗ ਦੀ ਕਾਢ ਸੀ ਉਹ ਕੀ ਸੀ ਉਹੜੇ ਕੋਲਿਆਂ ਦੇ ਚੱਲਦੇ ਨੇ ਵੀ ਦਿਮਾਗ ਦੀ ਕਾਢ ਹੈ ਕੈਮੀਕਲ ਲਾ ਲੈਂਦੇ ਨੇ ਪੈਰਾਂ ਨੂੰ ਸਭ ਦਿਮਾਗ ਦੀਆਂ ਘਟਾਂ ਨੇ ਜਿਹੜੇ ਉਹ ਟੈਕ ਬਾਹਰ ਟੈਕ ਦਿਖਾਉਂਦੇ ਨੇ ਜਾਦੂਗਰ ਉਹ ਕੀ ਹੈ ਦਿਮਾਗ ਦੀਆਂ ਘਟਾਂ ਨੇ ਜਦ ਦੱਸਦੇ ਇਹ ਨਾਟਕ ਨੇ ਸਭ ਦਿਮਾਗ ਦੀਆਂ ਘਟਾਂ ਨੇ ਸ਼ੈਤਾਨ ਦੀਆਂ ਘਟਾਂ ਨੇ ਸ਼ੈਤਾਨ ਤਾਂ ਇਨਸਾਨ ਬੜੀ ਹੁੰਦਾ ਭਗਤ ਤਾਂ ਛੱਡੋ ਪਰ ਇਹ ਦਿਮਾਗ ਛੱਡ ਕੇ ਸਿਰਫ ਇਨਸਾਨ ਹੈ ਪਹਿਲਾਂ ਇਨਸਾਨ ਬਣੇ ਫਿਰ ਭਗਤੀ ਕਰੂਗਾ ਜਿੰਨਾ ਇਨਸਾਨ ਨਹੀਂ ਬਣਦਾ ਭਗਤੀ ਉਹਦੇ ਵਿੱਚ ਨਹੀਂ ਲੱਗ ਸਕਦਾ ਇਨਸਾਨ ਭਗਤੀ 'ਚ ਲੱਗ ਸਕਦਾ ਸ਼ੈਤਾਨ ਤਾਂ ਭਗਤੀ ਤੋਂ ਵਿਰੁੱਧ ਹੈ ਜੇ ਵਿਰੋਧ ਨਹੀਂ ਕਰੂ ਤਾਂ ਮੰਨਦਾ ਵੀ ਹੈ ਨਹੀਂ ਜੇ ਵਿਰੋਧ ਨਹੀਂ ਪ੍ਰਚਾਰ ਕਰੂ ਤਾਂ ਆਪ ਨਹੀਂ ਮੰਨਦਾ ਸੱਚ ਨੂੰ ਨਹੀਂ ਆ ਮੰਨਦਾ ਸ਼ੈਤਾਨ ਦੀ ਸ਼ਕਤੀ ਨਿਲ ਹੈ ਜੇ ਉਹ ਸ਼ੈਤਾਨੀ ਛੱਡ ਦੋ ਉਹਦੀ ਪੁੱਛ ਖਤਮ ਉਹਦੀ ਵੈਲਿਊ ਖਤਮ ਉਹ ਜਿਉਂਦਾ ਹੀ ਮਰ ਗਿਆ ਸ਼ੈਤਾਨੀ ਛੱਡਦੀ ਤਮਾਸ਼ਾ ਕਰਦਾ ਕੋਈ ਦਿਖਾਉਂਦਾ ਕਲਾ ਜਿੱਦਾਂ ਉਹਨੇ ਛੱਡਤਾ ਉਹਦੀ ਕੁਝ ਖਤਮ ਉਹਦੇ ਕਰਕੇ ਤਾਂ ਉਹਦੀ ਬੱਲੇ ਬੱਲੇ ਖਤਮ ਜਿੰਨਾ ਜਰ ਨੂੰ ਬੱਲੇ ਬੱਲੇ ਦੀ ਲੋੜ ਹੈ ਉਹਨੇ ਸ਼ੈਤਾਨੀ ਨੇ ਨਹੀਂ ਛੱਡਣੀ ਜਦ ਇਹਨੇ ਦੁਨੀਆ ਦੀਆਂ ਵੜਾਈਆਂ ਛੱਡਦੀਆਂ ਉਦੋਂ ਸ਼ੈਤਾਨੀ ਛੱਡੂ ਉਦੋਂ ਫਿਰ ਇਨਸਾਨ ਬਣੂ ਪਹਿਲਾਂ ਇਨਸਾਨ ਹੋ ਕੇ ਬੰਦਾ ਬਣ ਕੇ ਇਨਸਾਨ ਨੂੰ ਬੰਦਾ ਕਹੇ ਗੁਰਬਾਣੀ ਬੰਦੇ ਸੋਚ ਰਹੇ ਵਿੱਚ ਫਿਰ ਹੁਕਮ ਵਿੱਚ ਰਹਿੰਦੇ ਨੇ ਫਿਰ ਭਾਣੇ ਚ ਰਹਿੰਦੇ ਨੇ ਵੇਖਣ ਕੋ ਦੀਦਾਰ ਫੇਰੇ ਬੰਦਾ ਬਣਦਾ ਇਨਸਾਨ ਬਣਦਾ ਉਹਨਾਂ ਚਿਰ ਤਾਂ ਸ਼ੈਤਾਨ ਹੈ ਜਿੰਨਾ ਚਿਰ ਅਰਦਾਸ ਦੂਏ ਤੇ ਕਰਾਉਂਦਾ ਗ੍ਰੰਥੀ ਤੇ ਸ਼ੈਤਾਨ ਹੈ ਗ੍ਰੰਥੀ ਉਹਦਾ ਦਾ ਸ਼ੈਤਾਨ ਤੂੰ ਕਹਿੰਦਾ ਇਹਨੂੰ ਕਿਹੜਾ ਮਿਲਣਾ ਮੈਨੂੰ ਤਾਂ 100 ਦਾ ਨੋਟ ਮਿਲ ਗਿਆ ਮੈਂ ਤਾਂ ਮੈਂ ਕਿਹੜਾ ਪੱਲੇ ਉਹਦਾ ਲੈ ਕੁਝ ਅਰਦਾਸ ਹੈ ਕਰਦੇ ਉਹ ਕੀ ਦੇ ਰਹੇ ਉਹ ਆਪਣੇ ਦੌਰ ਤੇ ਆਪਣੇ ਦੌਰ ਤੇ ਗੁਰੂ ਚੇਲਾ ਲਾਲਚੀ ਦੋਨੋਂ ਖੇਲੇ ਦੋ ਜਿੱਤੇ ਦੋ ਲਾਲਚ ਇਕੱਠੇ ਹੋ ਜਾਣ ਦੋਵੇਂ ਦੋ ਤੇ ਨੇ ਲਾਲਚੀ ਹਮੇਸ਼ਾ ਆਦਮੀ ਦੋ ਤੇ ਹੁੰਦਾ ਲਾਲਚੀ ਜਿਹੜੇ ਗੁਰਦੁਆਰੇ ਜਾਂਦੇ ਨੇ ਦੋ ਤੇ ਜਾਂਦੇ ਨੇ ਦੋ ਖੇਡਦੇ ਨੇ ਮੈਂ ਆ ਇਹਨੇ ਪੈਸੇ ਖਰਚ ਕਰੂੰ ਮੇਰੀ ਆ ਸੁਖ ਪੂਰੀ ਹੋ ਜਾ ਮੈਂ ਖੰਡ ਪਾੜ ਕਰਾਂ ਮੈਂ ਖੰਡ ਪਾੜ ਦੇ ਲੱਗਣਾ 3000 ਮੰਗਦਾ ਤੂੰ ਪੰਜ ਲੱਖ ਦੀ ਜੀ ਦੋ ਹੈ ਸੱਟਾ ਖੇਡਦਾ ਦੌਰ ਲਾਉਂਦਾ ਇਹਦਾ ਦੌਰ ਆਉਂਦੇ ਨੇ ਗੁਰੂ ਨਾਲ ਦੌਰ ਆਉਣ ਜਾਂਦੇ ਨੇ ਅਰਦਾਸ ਦੋਦੇ ਕਰਾਉਂਦੇ ਨੇ ਪਾਗਲ ਤੇ ਦੋ ਦੀ ਅਰਦਾਸ ਉਹਦੇ ਕਰਾਉਂਦੇ ਦੋ ਦੀ ਵੀ ਮੈਂ ਬਣਾ ਨਾਮ ਆਏ ਤੇ ਲਵਾ ਦਿੰਦੇ ਨੇ ਰਾੜ ਕਰਤ ਸਾਖਤ ਗਵਾਰਾ ਰਾੜ ਕਰਤ ਸਾਖਤ ਗਵਾਰਾ ਝਗੜਾ ਕੌਣ ਕਰਦਾ ਜਿਹੜੇ ਝਗੜਾ ਨਹੀਂ ਛੱਡਦਾ ਨਾ ਸੱਚ ਦਾ ਵਿਰੋਧੀ ਖੜਾ ਝਗੜਾ ਕੀ ਹੈ ਸੱਚ ਜੇ ਸੱਚ ਤੇ ਨੇ ਸਾਰੇ ਝਗੜਾ ਹੀ ਖਤਮ ਹੈ ਕਰੜਾ ਕਦ ਹੁੰਦਾ ਸੱਚ ਤੇ ਨਹੀਂ ਨਾ ਦੋਏ ਇਹ ਤਾਂ ਦੋਏ ਸੱਚ ਤੇ ਨਹੀਂ ਇਹ ਕਮ ਦਾ ਕਮ ਇੱਕ ਸੱਚ ਤੇ ਜ਼ਰੂਰ ਨਹੀਂ ਜੇ ਸੱਚ ਤੇ ਆ ਜਾਣ ਫਿਰ ਤੇ ਝਗੜਾ ਖਤਮ ਹੈ ਸਾਗਰ ਝਗੜਾ ਕਿਉਂ ਕਰਦਾ ਸਾਗਰ ਝੂਠ ਤੇ ਖੜਾ ਝੂਠ ਨਾਲ ਜੁੜਿਆ ਹੈ ਮਾਇਆ ਨਾਲ ਜੁੜਿਆ ਹੈ ਸ਼ਰੀਰ ਨਾਲ ਜੁੜਿਆ ਹੈ ਦੁਨੀਆ ਨਾਲ ਜੁੜਿਆ ਹੈ ਦੁਨੀਆ ਦੀ ਵਿੜਿਆਈ ਨਾਲ ਜੁੜਿਆ ਹੈ ਕਰਮਾਂ ਨਾਲ ਜੁੜਿਆ ਹੈ ਰਿਤੀਆਂ ਸਿੱਧੀਆਂ ਨਾਲ ਜੁੜਿਆ ਹੈ ਆਪਣੀਆਂ ਸ਼ਕਤੀਆਂ ਨਾਲ ਜੁੜਿਆ ਹੈ ਮੇਰੀ ਸ਼ਕਤੀ ਹੈ ਨਵਾਰ ਚਾਹੇ ਹੈ ਨਹੀਂ ਕਹਿੰਦਾ ਉੱਠਾ ਕਹਿੰਦਾ ਹੀ ਹੁੰਦਾ ਤਾਂ ਰਾੜ ਚੱਲਦੀ ਹੈ ਰਾੜ ਇਹਨਾਂ ਧਰਮਾਂ 'ਚ ਜਿਹੜੇ ਝਗੜੇ ਚੱਲਦੇ ਨੇ ਸਾਖਤਾਂ ਦੇ ਫੈਲਾਏ ਹੋਏ ਨੇ ਇਹ ਛੱਤੀ ਭਗਤਾਂ ਦੀ ਬਾਣੀ ਹੈ ਇਹਨਾਂ ਝਗੜਾ ਕਿਉਂ ਨਹੀਂ ਹੋਈ ਇਹਨਾਂ ਝਗੜਾ ਕਿਉਂ ਕੋਈ ਗੱਲ ਹੈ ਇਹ ਜੇ ਹੋਰ ਪਹਿਲਾਂ ਗ੍ਰੰਥ ਲਿਖੇ ਪਏ ਨੇ ਸੈਂਕੜੇ ਉਹਨਾਂ ਨੂੰ ਝਗੜਾ ਕਿਉਂ ਨਹੀਂ ਇਹਨਾਂ ਝਗੜਾ ਕਾਤੇ ਸਖਤਾਂ ਦੇ ਲਿਖ ਰਹੇ ਸਟੈਂਡਰਡ ਨਹੀਂ ਹੈ ਘਟੀਆ ਇਹ ਸੱਚ ਦੇ ਘੜੇ ਨੇ ਸਾਰੇ ਝਗੜਾ ਤਾਂ ਨਹੀਂ ਉਹ ਝੂਠ ਦੇ ਘੜੇ ਨੇ ਝਗੜਾ ਤਾਂ ਰਾੜ ਕੱਢ ਸਖਤ ਗਵਾਰਾ ਗਵਾਰ ਹੈ ਸਾਬਤ ਜੇ ਹੀ ਗਵਾਰ ਹੁੰਦਾ ਅਨਪੜ ਗਵਾਰ ਕਿਹਨੂੰ ਕਹਿੰਦੇ ਨੇ ਅਨਪੜ ਜਿਹਨੂੰ ਕੋਈ ਪੁੱਛਦਾ ਨਾ ਹੋਵੇ ਦਰਗਾਹ ਇੱਥੇ ਦਾ ਗੁਰੂ ਹੈ ਇੱਥੇ ਗਾਣਾ ਗਵਾਰ ਦਰਗਾਹ ਦੇ ਵਿੱਚ ਜਿਵੇਂ ਇੱਥੇ ਦੇ ਗਵਾਰ ਆਦਮੀ ਨੇ ਨਾ ਬਿਲਕੁਲ ਨਿਰਲ ਜਿਹਨਾਂ ਨੂੰ ਐ ਦਰਗਾਹ ਦੀ ਇੱਜ਼ਤ ਹੈ ਦੂਏ ਜਿਹੜੇ ਆਦਮੀ ਨੇ ਉਹਦੇ ਚੇਲੇ ਉਹਨਾਂ ਦੀ ਜ਼ਿਆਦਾ ਹੈ ਉਹ ਸਾਧਕ ਦੀ ਇੱਜ਼ਤ ਘੱਟ ਹੈ ਕਹਿਣ ਦਾ ਮਤਲਬ ਇਹ ਹੈ ਸਭ ਤੋਂ ਘੱਟ ਇੱਜ਼ਤ ਉਹ ਗੁਰੂ ਦੀ ਹੈ ਜਿਹੜਾ ਲੋਕਾਂ ਨੂੰ ਬੇਵਕੂਫ ਬਣਾ ਦੇ ਕਿ ਉਹਨੇ ਨਰਕ ਜਾਣਾ ਇਹਨਾਂ ਨੇ ਵਜਣਾ ਨਾ ਕਈਆਂ ਨੇ ਕਹਿਣ ਦਾ ਮਤਲਬ ਗਾਵਾਰਾ ਤਾਂ ਹੈ ਇਹਦੀ ਇੱਜ਼ਤ ਸਭ ਨਾਲੋਂ ਘੱਟ ਹੈ ਕਿਉਂ ਅਪਰਾਧੀ ਇਹ ਹੈ ਇਹਨੇ ਜਾਲ ਬੁਣਿਆ ਇਹ ਫਸਾਉਂਦਾ ਉਹ ਵਿਚਾਰੇ ਕਮਜ਼ੋਰ ਬੁੱਧੀ ਵਾਲੇ ਨੇ ਇਹ ਚਲਾਕ ਹੈ ਫਾਹੀ ਇਹਦੇ ਕੋਲ ਇਹਨੇ ਬਣਾਈ ਹੈ ਭਰਮ ਦਾ ਜਾਲ ਇਹਦਾ ਬਣਿਆ ਹੋਇਆ ਫਾਈ ਲੱਗੀ ਜਾਤ ਉਹ ਜਿਹੜੀ ਜਾਤ ਫਾਹਨ ਮੱਛੀ ਤਾਂ ਵਿਚਾਰੀ ਆ ਫਸਦੀ ਆ ਭੋਲ ਮੱਛੀ ਦਾ ਭੋਲ ਆ ਫਸਦੀ ਹੈ ਵਿੱਚ ਉਹਨੂੰ ਕਿਹੜਾ ਗਿਆਨ ਹੈ ਗਿਆਨ ਹੋਵੇ ਕਿਉਂ ਫਸੇ ਅਗਿਆਨੀਆਂ ਨੂੰ ਬਸਾਉਂਦੇ ਨੇ ਗਿਆਨਵਾਨੀਆਂ ਦਾ ਜਾਲ ਫਸਦੇ ਸਾਰੇ ਨਹੀਂ ਫਸਦੇ ਹੁਣ ਅਗਿਆਨੀਆਂ ਦਾ ਕਸੂਰ ਦੇ ਨਾਲ ਸਾਖਤਾਂ ਦਾ ਕੱਢਣ ਕਸੂਰ ਸਾਖਤਾਂ ਦਾ ਕਸੂਰ ਹੈ ਦਰਗਾਹ ਦੇ ਹਿਸਾਬ ਨਾਲ ਸਾਖਤਾਂ ਦਾ ਕਸੂਰ ਹੈ ਐਤਮਾਨ ਦਾ ਵਿਰੋਧ ਕੌਣ ਕਰਦੇ ਨੇ ਸਾਖਤ ਲੀਡਰ ਉਹੀ ਕਰਨਗੇ ਇਹ ਚੜਨ ਸੋਨੇ ਕੀਤਾ ਫਿਰ ਉਲਟ ਲੈਣ ਘੜੀ ਇਹ ਪਹਿਲਾਂ ਪਹਿਲੇ ਆਲੇ ਨੇ ਘੜੀ ਫਿਰ ਉਹ ਹੋਇਆ ਫਿਰ ਜੋ ਗੁਰਬਾਣੀ ਦਾ ਉਲਟ ਲਾਈਨ ਜਿਹੜਾ ਖੜਦਾ ਹੈ ਗੁਰਬਾਣੀ 'ਚ ਕੁਝ ਲਿਖਿਆ ਉਲਟ ਲਾਈਨ ਜਿਹੜਾ ਖੜਦਾ ਹੈ ਸਾਖਤ ਤਾਂ ਹੋਵੇ ਅਪਰਾਧੀ ਤਾਂ ਹੋਵੇ ਕੀ ਮਿਲਿਆ ਕਿਸੇ ਨੂੰ ਮੈਨੂੰ ਦਿਖਾਉ ਰਹਾ ਨਾ ਮੈਨੂੰ ਕੀ ਮਿਲਿਆ ਔਰ ਦੋ ਮਤਾਂ ਆਪਾ ਵਿਰੋਧੀ ਦੋ ਮਤਾਂ ਇਕੱਠੀਆਂ ਕਰਦੀਆਂ ਇੱਕ ਵਿਸ਼ਨੂੰ ਦੀ ਮਤ ਹੈ ਜਿਹੜੀ ਗੁਰਬਾਣੀ ਪੜ੍ਹਨੀ ਇਹ ਵੈਸ਼ਨਵ ਮਤ ਦੇ ਨਾਲ ਜਿੰਨੇ ਭਗਤ ਉਹਨੇ ਵੈਸ਼ਨਵ ਮਤ ਚ ਹੋਏ ਉਹ ਹੈ ਗ੍ਰੰਥ ਪੜ੍ਹਨੇ ਵੇਦ ਪੜ੍ਹਨੇ ਸਮਝਣੇ ਕਰਨੇ ਗੁਰਮਤ ਹੈ ਉਹ ਗਲਤ ਸਮਝੇ ਹੋਏ ਨੇ ਠੀਕ ਸਮਝੇ ਹੋਏ ਨੇ ਫਰਕ ਹੈ ਨਾ ਸਵਾਲ ਕੱਢਦੇ ਨੇ ਸਾਰੇ ਲੋਕ ਕਿਤੇ ਗਲਤ ਕੱਢਦੇ ਨੇ ਇੱਕ ਠੀਕ ਕੱਢਦਾ ਇਹਨਾਂ ਦਾ ਜਵਾਬ ਠੀਕ ਆ ਗਿਆ ਉਹਨਾਂ ਦਾ ਆਇਆ ਨਹੀਂ ਉਹ ਉਲਝ ਗਏ ਵੈਸ਼ਨੂ ਮਤ ਉਲਝੀ ਹੋਈ ਮਤ ਹੈ ਇਹ ਸੁਲਝੀ ਹੋਈ ਮਤ ਹੈ ਤੇ ਇੱਕ ਮਤ ਕੀ ਹੈ ਦੂਈ ਦੂਈ ਸੰਬੰਧੀ ਵਾਲੀ ਹੈ ਹੁਣ ਸਮਾਧੀ ਵੀ ਲਾਉਂਦੇ ਨੇ ਵੈਸ਼ਨੂ ਮਤੀ ਵੀ ਦੋ ਇਕੱਠੀਆਂ ਕਰਤੀਆਂ ਦੋ ਆਪਾਂ ਵਿਰੋਧੀ ਨੇ ਮਤਾਂ ਨੇ ਸੰਸਾਰ ਦੇ ਵੀ ਦੋ ਆਪਾਂ ਵਿਰੋਧੀ ਗੁਰਬਾਣੀ ਸਮਾਧੀ ਨਹੀਂ ਲਾਉਂਦੀ ਗੁਰਬਾਣੀ ਸਮਾਧੀ ਦੀ ਗੱਲ ਜ਼ਰੂਰ ਕਰਦੀ ਹੈ ਪਰ ਐ ਸਮਾਧੀ ਲੱਗਦੀ ਨਹੀਂ ਜਿਵੇਂ ਉਹ ਲਾਉਂਦੇ ਨੇ ਪ੍ਰਜੈਕਟ ਕੀਤੇ ਨੇ ਸਹਿਜ ਸਮਾਧ ਗਿਆ ਗੁਰਬਾਣੀ ਦੇ ਜਾਏ ਜਾਗ ਪਿਆ ਸੁਪਨਾ ਆਪੇ ਖਤਮ ਹੋ ਜਾਣਾ ਨੂੰ ਸਹਿਜ ਸਮਾਧ ਕਹਿੰਦੇ ਨੇ ਐ ਨਹੀਂ ਮਨ ਜਾਗਦਾ ਜਿਵੇਂ ਜੋਗੀ ਜੋਗੀ ਜੋਗਿਆ ਨੇ ਮਾਤਾ ਜੱਤ ਕੀਤੀ ਹੋਈ ਹੈ ਜੀ ਉਹ ਰਿਜੈਕਟ ਕੀਤੀ ਮਤ ਉਹਨਾਂ ਨੇ ਬਣਾਈ ਹੋਈ ਹੈ ਰਾਧਾ ਸੋਮੀਆਂ ਨੇ ਤੇ ਗੁਰਬਾਣੀ ਵੀ ਬਣਾਈ ਹੋਈ ਹੈ ਗੁਰਬਾਣੀ ਨੂੰ ਰਿਜੈਕਟ ਕੀਤੀ ਹੈ ਔਰ ਰਿਜੈਕਟ ਵਾਲੀ ਚੀਜ਼ ਕਿਉਂ ਲਈ ਹੋਈ ਹੈ ਜਿਹੜਾ ਉਹ ਰਿਜੈਕਟ ਕੀਤੀ ਹੋਈ ਹੈ ਉਹਨੂੰ ਵੀ ਮੰਨਦੇ ਹੋ ਤੁਸੀਂ ਗੁਰਬਾਣੀ ਨੂੰ ਵੀ ਪੜ੍ਹਦੇ ਹੋ ਤਾਂ ਤੁਹਾਨੂੰ ਸਮਝੇ ਬਿਲਕੁਲ ਨਹੀਂ ਹੈ ਕਿਆ ਫੇ ਬਲੈਕਮੇਲ ਕਰਦੇ ਹੋ ਵੀ ਇਹ ਚੇਲੇ ਇਹਨਾਂ ਦੇ ਵੀ ਆ ਜਾਣ ਇਹਨਾਂ ਦੇ ਵੀ ਆ ਜਾਣ ਜਾਂ ਫੇ ਤੁਸੀਂ ਚੇਲੇ ਵਧਾਉਣੇ ਨੇ ਗਿਣਤੀ ਵਧਾਉਣੀ ਹੈ ਵੀ ਸਿੱਧਾ ਦੇ ਚੇਲੇ ਵੀ ਆ ਜਾਣ ਇਧਰਲੇ ਵੀ ਆ ਜਾਣ ਸਾਰੇ ਆ ਜਾਣ ਮੁਸਲਮਾਨ ਵੀ ਆ ਜਾਣ ਹਿੰਦੂ ਵੀ ਆ ਜਾਣ ਸਿੱਖ ਵੀ ਆ ਜਿਵੇਂ ਰਾਮ ਰਹੀਮ ਨੋ ਰੱਖ ਲਿਆ ਪਹਿਲਾਂ ਕੋਈ ਆ ਜਾਓ ਇੱਥੇ ਕਿਹੜਾ ਕੋਈ ਧਰਮ ਹੈ ਖਿਚੜੀ ਹੈ ਤਾਂ ਖਿਚੜੀ ਚ ਕੀ ਹੈ ਚੌਲ ਵਾਲੇ ਵੀ ਬਾਦੇ ਮਾਂ ਦੀ ਦਾਲ ਆ ਗਈ ਉਹ ਵੀ ਬਾਦੇ ਮਸਰੀ ਦੀ ਆ ਗਈ ਉਹ ਵੀ ਸਰਦੇ ਵਿੱਚ ਖਿਚੜੀ ਹੈ ਉਹ ਤਾਂ ਨੂਣ ਸਾਂਝਾ ਪਏ ਜਾਣੇ ਸਾਰੇ ਅੱਜ ਨੂਣ ਉਹਨੇ ਕੋਲੋਂ ਬਦਲੇ ਬਾਕੀ ਤਾਂ ਖਿਚੜੀ ਹੈ ਬੜਾ ਨੂਣੇ ਪਾਇਆ ਕੋਲੋਂ ਰਾੜ ਕਰਤ ਸਾਗਤ ਗਵਾਰਾ ਜੇਹੇ ਹੀਏ ਅਹੰਬੁੱਧੀ ਵਿਕਾਰਾ ਕੌਣ ਹੈ ਸਾਗਤ ਗਵਾਰਾ ਜਿਹਦੇ ਹਿਰਦੇ ਵਿੱਚ ਅਹੰਬੁੱਧ ਹੈ ਵਿਕਾਰਾਂ ਵਾਲੀ ਜੀ ਵਿਕਾਰੇ ਵਿਕਾਰ ਨੇ ਅਹੰਬੁੱਧ ਕਿਵੇਂ ਪੈਦਾ ਹੋਈ ਉਹਦੇ ਅੰਦਰ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਜੰਗਮ ਸਾਧੇ ਪੰਜ ਜਨਾ ਸੋ ਸੰਗਣਾ ਛੁੱਟ ਕੇ ਅਦਕ ਅਹੰਬੁੱਧ ਉਹ ਹੰਕਾਰੀ ਜ਼ਿਆਦਾ ਕਿਉਂ ਹੈ ਉਹਨੇ ਪੜਾਈ ਜ਼ਿਆਦਾ ਕਰ ਲਈ ਆਮ ਲੋਕਾਂ ਨੂੰ ਗਿਆਨ ਜ਼ਿਆਦਾ ਹੋ ਗਿਆ ਹੰਕਾਰ ਹੋ ਗਿਆ ਉਹਦਾ ਜਿਹੜਾ ਦੂਆ ਗਿਆਨ ਹੈ ਮਾਇਆ ਦਾ ਉਹਦਾ ਰਿਐਕਸ਼ਨ ਬੜਾ ਜਲਦੀ ਰਿਐਕਸ਼ਨ ਹੁੰਦਾ ਹੀ ਹੁੰਦਾ ਗਿਆਨ ਦਾ ਰਿਐਕਸ਼ਨ ਹੋ ਜਾਂਦਾ ਸਿਰਫ ਤਤ ਗਿਆਨ ਦਾ ਰਿਐਕਸ਼ਨ ਨਹੀਂ ਹੁੰਦਾ ਬਾਕੀ ਸਾਰਿਆਂ ਦਾ ਹੋ ਜਾਂਦਾ ਜੇ ਹੀ ਅੰਗ ਬੁੱਧੀ ਵਿਕਾਰ ਤਤ ਗਿਆਨ ਦਾ ਹੰਕਾਰ ਕਿਉਂ ਨਹੀਂ ਹੁੰਦਾ ਤਤ ਗਿਆਨ ਦਾ ਹੰਕਾਰ ਤਾਂ ਨਹੀਂ ਹੁੰਦਾ ਤਤ ਗਿਆਨ ਸੱਚ ਨੂੰ ਬੜਾ ਮੰਨਦਾ ਸੱਚ ਕੀ ਹੁਕਮ ਸੱਚ ਹੈ ਉਹਨੇ ਸੱਚ ਖੋਜ ਲਿਆ ਬੜਾ ਉਹਨੇ ਖੋਜ ਲਿਆ ਜੋ ਰੀਅਲੀ ਬੜਾ ਹੈ ਉਹਨੂੰ ਬੜੇ ਦਾ ਪਤਾ ਕੋਈ ਨਹੀਂ ਉਹਨੂੰ ਪਤਾ ਨਹੀਂ ਬੜੇ ਦਾ ਉਹਦਾ ਬੜੇ ਤੋਂ ਵਿਸ਼ਵਾਸ ਵੀ ਉੱਠ ਗਿਆ ਅੰਦਰੋਂ ਨਹੀਂ ਮੰਨਦਾ ਉਹ ਸ਼ਿਵ ਜੀ ਨੂੰ ਵੀ ਡਰਦਾ ਨਹੀਂ ਸ਼ਿਵ ਜੀ ਤੋਂ ਹੈ ਅੰਦਰੋਂ ਡਰਦਾ ਉਹਨੂੰ ਸਭ ਪਤਾ ਇਹ ਪਖੰਡ ਹੈ ਲੋਕਾਂ ਨੂੰ ਨਹੀਂ ਕਹਿੰਦਾ ਡਰਾਉਂਦਾ ਲੋਕਾਂ ਨੂੰ ਹੈ ਉੱਥੇ ਦਾ ਆਵੇ ਛਿਪਣ ਦਾ ਮੈਂ ਸਾਰ ਦੇਖਣੇ ਸਾਰੇ ਕਹਿੰਦੇ ਅਸੀਂ ਆਪੇ ਸ਼ਿਵ ਸ਼ਿਵ ਕੌਣ ਹੁੰਦਾ ਜਿਹੜੇ ਸ਼ਿਵ ਜੀ ਨੂੰ ਮੰਨਣ ਵਾਲੇ ਸੰਤ ਨੇ ਉਹ ਆਪਣੇ ਆਪ ਨੂੰ ਸ਼ਿਵ ਕਹਿੰਦੇ ਨੇ ਸ਼ਿਵ ਕੋਈ ਨਹੀਂ ਕਹਿੰਦਾ ਅਸੀਂ ਸ਼ਿਵ ਅਸੀਂ ਸਾਹਮਣੇ ਬੈਠੇ ਛਿਪ ਤੇ ਉਹ ਸ਼ਿਵ ਜੀ ਦੇ ਡਰਦੇ ਨੇ ਇਹ ਨਹੀਂ ਡਰਦੇ ਹੁੰਦੇ ਇਹਨਾਂ ਨੂੰ ਪਤਾ ਹੁੰਦਾ ਕਿ ਧਰਮ ਝੂਠਾ ਹੈ ਧਰਮ ਵਿੱਚ ਕੁਝ ਨਹੀਂ ਰੱਖਿਆ ਇਹੀ ਗੱਲ ਮਹਾਤਮਾ ਬੁੱਧ ਨੂੰ ਪਤਾ ਲੱਗ ਗਈ ਕਿ ਧਰਮ ਝੂਠਾ ਧਰਮ ਵਿੱਚ ਹੁੰਦਾ ਹੀ ਨਹੀਂ ਜਦੋਂ ਪਰਮਾਤਮਾ ਦੀ ਗੱਲ ਕਰਦੇ ਨੇ ਚੁੱਪ ਹੋ ਜਾਂਦਾ ਇਹ ਕਿਤੇ ਹੁੰਦਾ ਤਾਂ ਪਾਗਲ ਨੇ ਜੇ ਤਾਂ ਇਹ ਕਹਿੰਦਾ ਵੀ ਪਰਮਾਤਮਾ ਹੁੰਦਾ ਨਹੀਂ ਤਾਂ ਔਖਾ ਫਿਰ ਕਿਸੇ ਨੇ ਮੰਨਣਾ ਹੀ ਨਹੀਂ ਫਿਰ ਤਾਂ ਫਿਰ ਤਾਂ ਗੁਰੂ ਨਾ ਹੋਇਆ ਫਿਰ ਤਾਂ ਧਾਰਮਿਕ ਬੰਦਾ ਹੀ ਨਾ ਹੋਇਆ ਸਾਬਤ ਕਰ ਨਹੀਂ ਸਕਦਾ ਸਾਬਤ ਜਿਹੜੇ ਗ੍ਰੰਥ ਪੜ੍ਹੇ ਉੱਥੇ ਸਾਬਤ ਨਹੀਂ ਹੁੰਦਾ ਉਹ ਚੁੱਪ ਕਰ ਜਾਂਦਾ ਚੁੱਪ ਕਰਨ ਦੇ ਵਿੱਚ ਉਹਨੇ ਸ਼ੈਤਾਨੀ ਫੜ ਲਈ ਆਪਣੀ ਵੀ ਚੁੱਪ ਕਰ ਜਾਓ ਹੁਣ ਉਹ ਚੇਲਾ ਕੌਣ ਬਣਿਆ ਰਜਨੀਸ਼ ਕਿਹੜਾ ਸ਼ੈਤਾਨ ਸੀ ਸ਼ੈਤਾਨ ਹੈ ਚੇਲੇ ਨੇ ਉਹਦੇ ਮਾਇਆਧਾਰੀ ਦਲਾਈ ਲਾਮਾ ਕੌਣ ਹੈ ਮਾਇਆਧਾਰੀ ਉਹ ਤਿੱਬਤ ਦੇ ਲੋਕ ਇੰਨੇ ਗਰੀਬ ਨੇ ਤੂੰ ਇੰਨੀਆਂ ਖਚਰਾ ਭਰੀ ਫਿਰਦਾ ਹੀਰੇ ਜਵਾਹਰਾਤ ਦੀ ਫਿਰ ਤੂੰ ਗੁਰੂ ਆ ਗੁਰੂ ਦਾ ਤੂੰ ਜਦ ਇਹ ਪ੍ਰਚਾਰ ਕਮਿਊਨਿਸਟਾਂ ਨੇ ਕੀਤਾ ਲੋਕ ਖਲਾਫ ਹੋ ਗਏ ਕਮਿਊਨਿਸਟਾਂ ਦੇ ਰਾਜ ਹੋ ਗਿਆ ਹੁਣ ਤੁਰਿਆ ਫਿਰਦਾ ਵੱਟ ਵੱਟ ਇਹ ਕਹਿੰਦਾ ਗੁਰੂ ਗੁਰੂ ਪਾਲਦਾ ਹੁੰਦਾ ਖਾਂਦਾ ਹੁੰਦਾ ਇਹ ਗੱਲ ਦਾ ਪ੍ਰਚਾਰ ਕਰ ਸਕਦੇ ਨੇ ਰੱਬ ਇਹ ਆਏ ਦੱਸੇ ਇਹ ਦੱਸੇ ਦਾ ਵੀ ਰੱਬ ਦਿਖਾਵੇ ਕੀ ਹੈ ਇਹ ਦੱਸੇ ਵੀ ਧਰਮ ਹੁੰਦਾ ਕੀ ਹੈ ਕੀ ਗਰੀਬਾਂ ਦਾ ਖੂਨ ਚੂਸਣਾ ਧਰਮ ਹੈ ਇਹਨਾਂ ਦੀ ਪਾਲਣਾ ਕਰਨੀ ਧਰਮ ਹੈ ਝੂਠਾ ਕੀ ਤਾਂ ਫੇਲ ਕਰਕੇ ਰੱਖਦਾ ਕਰਤਾ ਨਾ ਫੇਲ ਅਰ ਉਹਨਾਂ ਨੇ ਫੇਲ ਕੀਤਾ ਜਿਹੜੇ ਧਾਰਮਿਕ ਬੰਦੇ ਹੀ ਨਹੀਂ ਹੈ ਰਾਜੇ ਨੇ ਜਿਹੜੇ ਤੁਹਾਨੂੰ ਇੱਕ ਰਾਜਾ ਫੇਲ ਕਰ ਦਵੇ ਧਰਮ ਹੈ ਗਿਆਨ ਕੋਈ ਨਹੀਂ ਉਹਨਾਂ ਧਰਮ ਦਾ ਧਰਮ ਨੂੰ ਮੰਨਣ ਨਾ ਮੰਨਣ ਵਾਲੇ ਨੇ ਉਹਨਾਂ ਨੇ ਫੇਲ ਕਰਤਾ ਇਹ ਉਹ ਨੇ ਜਿਹੜੇ ਰਾਖਸ਼ਾਂ ਦਾ ਰਾਜ ਹੋ ਗਿਆ ਜਿਹੜਾ ਉਹ ਚੰਡੀ ਦੀ ਬਾਹਰ ਗਿਆ ਚੰਡੀ ਚ ਤਰ ਜਾ ਹੋ ਜਾਣਾ ਰਾਜ ਰਾਖਸ਼ਾਂ ਨੇ ਤੁਰਿਆ ਫਿਰਦਾ ਬਟ ਬਟ ਧਰਮ ਕੌਣ ਦੱਸੇ ਹੁਣ ਕਮਿਊਨਿਸਟਾਂ ਨੂੰ ਧਰਮ ਹੁੰਦਾ ਕੀ ਕੌਣ ਦੱਸੇ ਜਿਹਨੂੰ ਪਤਾ ਉਹ ਦੱਸੇ ਦਲਾਈ ਮੈਨੂੰ ਨਹੀਂ ਪਤਾ ਕੀ ਜੇ ਉਹ ਦੱਸਦਾ ਫਿਰ ਆਪ ਝੂਠਾ ਜੇ ਧਰਮ ਦੱਸਦਾ ਫਿਰ ਝੂਠਾ ਹੈ ਆਪ ਕਿਉਂ ਇਕੱਠਾ ਕੀਤਾ ਤੁਹਾਨੂੰ ਨੇ ਕੀ ਕਰਨਾ ਸੀ ਉਹਨੇ ਇਕੱਠਾ ਕਰਕੇ ਲੋਕ ਕਿਉਂ ਗਰੀਬ ਨੇ ਕਿਉਂ ਖੁਸ਼ਹਾਲੀ ਉੱਥੇ ਨਹੀਂ ਪਚਾਈ ਕਿਉਂ ਇਹਨਾਂ ਉਹਨਾਂ ਤੇ ਉਹ ਚੜਾਵਾ ਲੈਂਦਾ ਰਿਹਾ ਜੇ ਚੜਾਵਾ ਹੁੰਦਾ ਸੀ ਇਕੱਠਾ ਕਰਕੇ ਉਹਨਾਂ ਨੂੰ ਪੜਾਉਂਦਾ ਲਿਖਾਉਂਦਾ ਉਹਨਾਂ ਦੀ ਤਰੱਕੀ ਕਿਉਂ ਨਾ ਕੀਤੀ ਤੇ ਝੂਠਾ ਜੇ ਅਸਲੀ ਧਰਮ ਦਾ ਤਾਂ ਵੀ ਝੂਠਾ ਜੇ ਨਹੀਂ ਦੱਸਦਾ ਤਾਂ ਵੀ ਮਰਦਾ ਜੇ ਦੱਸਦਾ ਤਾਂ ਵੀ ਮਰਦਾ ਜਿਹੜੇ ਝੂਠੇ ਹੁੰਦੇ ਨੇ ਜੇ ਅਸਲੀ ਧਰਮ ਦੱਸਣਗੇ ਤਾਂ ਵੀ ਮਰਦੇ ਨੇ ਹੁਣ ਨਾ ਦੱਸਣਗੇ ਤਾਂ ਵੀ ਮਰਦੇ ਨੇ ਦੋਹੀ ਪਾਸੇ ਮੌਤ ਹੁੰਦੀ ਹੈ ਨਾ ਇਹ ਨਹੀਂ ਬਚ ਸਕਦੇ ਮੌਤ ਤੋਂ ਇਹ ਜਿਹੜੇ ਧਰਮ ਨੂੰ ਨਹੀਂ ਮੰਨਣ ਵਾਲੇ ਕਮਿਊਨਿਸਟ ਇਹਨਾਂ ਨਾਲ ਚੰਗੇ ਨੇ ਕਾਹੋ ਦੇ ਕਹੋ ਝੂਠੇ ਧਰਮ ਦਾ ਨਹੀਂ ਮੰਨਦੇ ਹੋ ਸੱਚਾ ਉਹਨਾਂ ਨੂੰ ਵਿਚਾਰਿਆਂ ਨੂੰ ਦੱਸਿਆ ਨਹੀਂ ਕਿਸੇ ਨੇ ਝੂਠੇ ਨੂੰ ਉਹਨਾਂ ਨੇ ਮੰਨਿਆ ਨਹੀਂ ਉਹ ਦੁਆਂ ਚੰਗੇ ਨੇ ਐ ਬੇਵਕੂਫਾ ਨੂੰ ਹਜ਼ਾਰ ਦਾ ਦੇ ਚੰਗੇ ਨੇ ਤਾਂ ਤੇ ਉੱਤਮ ਗਣੋ ਚੰਨਾਲਾ ਹਾਂ ਤਾਂ ਤੇ ਉੱਤਮ ਗਣੋ ਚੰਨਾਲਾ ਇਹ ਜਨਾਲ ਕਹਿੰਦੇ ਨੇ ਉਹ ਮੰਨ ਲੈਣਗੇ ਜਾਂ ਸੱਚ ਆਊਗਾ ਉਹ ਕਹਿੰਦੇ ਇਹ ਤਾਂ ਫਿਰ ਇਹ ਤਾਂ ਗੱਲ ਠੀਕ ਹੈ ਪਰ ਇਹ ਤਾਂ ਐ ਕਹਿੰਦੇ ਨੇ ਕਹਿੰਦੇ ਨੇ ਗਲਤ ਕਹਿੰਦੇ ਨੇ ਕਹਿੰਦੇ ਅਸੀਂ ਵੀਰਾਂ ਨੂੰ ਗਲਤ ਕਹਿੰਦੇ ਜਿਹੜਾ ਰੱਬ ਇਹ ਕਹਿੰਦੇ ਨੇ ਧਰਮ ਕਹਿੰਦੇ ਨੇ ਉਹ ਰੱਬ ਹੁੰਦਾ ਹੀ ਨਹੀਂ ਇਹ ਕਹਿੰਦੇ ਨੇ ਕਹਿੰਦੇ ਰੱਬ ਹੈ ਨਹੀਂ ਕਿਉਂਕਿ ਜਿਹੜਾ ਉਹਨਾਂ ਨੂੰ ਦੱਸਿਆ ਰੱਬ ਕਮਿਊਨਿਸਟਾਂ ਨੂੰ ਉਹ ਸਾਬਤ ਨਹੀਂ ਹੋ ਸਕਿਆ ਕਸੂਰ ਉਹਨਾਂ ਦਾ ਨਹੀਂ ਹੈ ਉਹ ਸਾਬਤ ਕਰਨ ਉਹ ਸਾਬਤ ਨਹੀਂ ਹੋ ਸਕਿਆ ਦੁਨੀਆ ਬਾਗੀ ਹੋ ਗਈ ਰੱਬ ਤੋਂ ਨਾ ਜੀ ਆ ਕਲਯੁਗ ਆ ਗਿਆ ਫਲਾਨਾ ਆ ਗਿਆ ਇਹਨਾਂ ਨੇ ਪ੍ਰਚਾਰ ਸ਼ੁਰੂ ਕਰ ਆਪਣੀ ਕਮਜ਼ੋਰੀ ਨਹੀਂ ਦੇਖੀ ਵੀ ਅਸੀਂ ਕੀ ਆ ਉਹਦਾ ਜੇ ਹੁਣ ਤਾਂ ਕੋਈ ਮੰਨਦਾ ਨਹੀਂ ਹੁਣ ਤਾਂ ਕਲਯੁਗ ਆ ਗਿਆ ਕਲਯੁਗ ਦਾ ਤੁਹਾਡੇ ਅੰਦਰ ਹੈ ਜਿਹਦੇ ਅੰਦਰ ਕਲਯੁਗ ਹੁੰਦਾ ਹੈ ਉਹ ਮਿਲਿਆ ਹੋਇਆ ਨਹੀਂ ਹੁੰਦਾ ਰੱਬ ਨਾਲ ਜਿਹਨੂੰ ਤੁਸੀਂ ਰੱਬ ਕਹਿੰਦੇ ਹੋ ਕਿਉਂ ਗੁਰਬਾਣੀ ਕਹਿੰਦੀ ਹੈ ਗੱਲ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ ਪੰਜ ਪਾਸ਼ਾ ਕਹਿ ਰਹੇ ਨੇ ਗੱਲ ਜਿਹੜਾ ਮਿਲਿਆ ਹੋਇਆ ਉਹਦੇ ਵਾਸਤੇ ਕਲਯੁਗ ਕਿੱਥੇ ਹੈ ਤੁਸੀਂ ਜੇ ਮਿਲੇ ਹੋਏ ਹੋ ਤਾਂ ਮਿਲਾ ਦਿਓ ਲੋਕਾਂ ਨੂੰ ਨਹੀਂ ਥੋੜੇ ਅੰਦਰ ਕਲਯੁਗ ਹੈ ਇਹ ਤੁਹਾਡੇ ਗੁਰੂਆਂ ਦੇ ਅੰਦਰ ਕਰ ਜੂਗਾ ਇਹਨਾਂ ਦੇ ਕਰ ਜੂ ਹੋਣਾ ਹੀ ਹੈ ਸਾਰਿਆਂ ਦੇ ਹੋਰ ਕੀ ਹੋਊਗਾ ਇਹਨਾਂ ਖੁਦ ਹੀ ਲਿਆ ਜੋ ਕੁਝ ਲੈ ਕਰ ਜੁਗਤਾ ਇਹਨਾਂ ਦੇ ਅੰਦਰ ਹੈ ਜਿਹੜੇ ਲੀਡਰ ਨੇ ਧਾਰਮਿਕ ਲੀਡਰ ਨੇ ਇਹਨਾਂ ਦੇ ਅੰਦਰ ਦੁਨੀਆ ਦੇ ਅੰਦਰ ਆਇਆ ਜਿੱਦਣ ਸਾਜੋ ਇਹਨਾਂ ਦੇ ਅੰਦਰ ਆਉ ਇਹਨਾਂ ਤੋਂ ਹੀ ਦੁਨੀਆ ਨੂੰ ਫਿਰ ਸਾਜੋ ਵੀ ਜਥਾ ਰਾਜਾ ਉਥਾ ਬੋਧਾ ਫਰਜਾ ਫਰਜਾ ਨੂੰ ਲੀਡਰ ਨੇ ਦੱਸਣਾ ਭਗਤ ਪੈਦਾ ਹੋਏ ਦੁਨੀਆ ਨੂੰ ਦੱਸਿਆ ਦੁਨੀਆ ਨੇ ਮੰਨ ਲਿਆ ਗੁਰੂ ਨਾਨਕ ਪੈਦਾ ਹੋਏ ਗੁਰੂ ਪੈਦਾ ਹੋਏ ਉਹਨਾਂ ਨੇ ਦੱਸਿਆ ਦੁਨੀਆ ਨੇ ਮੰਨਿਆ ਹੁਣ ਦੱਸੇ ਵੀ ਕੋਈ ਦੁਨੀਆ ਕਰੇ ਕੀ ਦੁਨੀਆ ਤਾਂ ਟੱਕੇ ਖਾਂਦੀ ਫਿਰਦੀ ਹੈ ਕੋਈ ਸੰਤ ਪਤਾ ਲੱਗਦਾ ਉੱਥੇ ਨੂੰ ਭਜਦਾ ਉੱਥੇ ਪਤਾ ਲੱਗਿਆ ਉਧਰ ਨੂੰ ਭਜਦੇ ਨੇ ਦੁਨੀਆ ਦਾ ਪਰੇਸ਼ਾਨ ਹੋਈ ਫਿਰਦੀ ਹੈ ਜਦ ਉੱਥੇ ਜਾ ਕੇ ਦੇਖਦੀ ਉੱਥੇ ਵੀ ਉਹੀ ਗੱਲ ਸਰਸੇ ਜਾ ਕੇ ਉੱਥੇ ਵੀ 400 ਵੀ ਨੋਟ ਤਿੰਨ ਗੁਣੇ ਬਣਾਉਣ ਉੱਥੇ ਵੀ 400 ਵੀ ਦੁਨੀਆ ਤਾਂ 420 ਨਾਲ ਪਰੇਸ਼ਾਨ ਹੋਈ ਪਈ ਹੈ ਸੱਚ ਕਿਸੇ ਕੋਲ ਵੀ ਨਹੀਂ ਦੁਨੀਆ ਕੀ ਕਰੇ ਜਿਹੜੇ ਇਹ ਸਾਰੇ ਗੁਰੂ ਇਕੱਠੇ ਨੇ ਫਰਾਉਡੀ ਦਾ ਇਹ ਸਰਕਾਰ ਨੂੰ ਸਰਕਾਰਾਂ ਸਾਰੀਆਂ ਨੂੰ ਪਤਾ ਵੀ ਫਰਾਉਡੀ ਨੇ ਟੈਲੀਵਿਜ਼ਨ ਵਾਲੇ ਸਾਰੇ ਕਦੀ ਜਾਂਦੇ ਫਰਾਉਡੀ ਨੇ ਪਰ ਇਹਦਾ ਇਲਾਜ ਕੀ ਹੈ ਇਹਦਾ ਇਲਾਜ ਆ ਹੈ ਸੱਚ ਪ੍ਰਗਟ ਕਰੋ ਸੱਚ ਕੀ ਹੈ ਇਹਦਾ ਇਲਾਜ ਹੈ ਸੱਚ ਪ੍ਰਗਟ ਕਰੋ ਸੱਚ ਕੀ ਹੈ ਸੱਚ ਨੂੰ ਡਿਸਕਸ ਕਰੋ ਵੀ ਇਹ ਸੱਚ ਹੈ ਜੇ ਨਹੀਂ ਹੈ ਦੱਸੋ ਕਿੱਥੋਂ ਨਹੀਂ ਹੈ ਗੁਰਬਾਣੀ ਸੱਚੀ ਬਾਣੀ ਹੈ ਇਹ ਕਹੋ ਸੱਚੀ ਬਾਣੀ ਨਹੀਂ ਅਸੀਂ ਕਹਿਣਾ ਛੱਡ ਦਾਂਗੇ ਤੁਸੀਂ ਝੂਠੀ ਸਾਬਤ ਕਰੋ ਅਸੀਂ ਛੱਡ ਦਾਂਗੇ ਕਹਿਣੀ ਕੋਈ ਸੱਚੀ ਬਾਣੀ ਕੋਈ ਸਾਬਤ ਕਰੇ ਵੀ ਝੂਠੀ ਹੈ ਇਤੋਂ ਇਸ ਕਮੀ ਹੈ ਅਸੀਂ ਕਹਿਣਾ ਛੱਡ ਦਾਂਗੇ ਜੇ ਸੱਚੀ ਆ ਫਿਰ ਇਹਨੂੰ ਖੋਜ ਲਓ ਖੋਜ ਲਓ ਇਹਨੂੰ ਸਮਝ ਲਓ ਇਹਨੂੰ ਤੁਸੀਂ ਖੋਜਣਾ ਨਹੀਂ ਫਿਰ ਸੱਚ ਕਿੱਥੋਂ ਮਿਲੂਗਾ ਸੱਚ ਤਾਂ ਕਿੱਥੋਂ ਨਹੀਂ ਮਿਲਣਾ ਸੱਚ ਪ੍ਰਗਟ ਹੁੰਦਾ ਤਾਂ ਮਰਦੇ ਨੇ ਨਹੀਂ ਪ੍ਰਗਟ ਕਰਦੇ ਤਾਂ ਮਰਦੇ ਨੇ ਦੁਨੀਆ ਵਾਗੀ ਹੋ ਗਈ ਦੋ ਹੀ ਬਸੀ ਮੌਤ ਕੂੜ ਨਖੁੱਟੇ ਓੜਕ ਸੱਚ ਆਪੇ ਸੱਚ ਕੂੜ ਤੋਂ ਵਾਗੀ ਹੋ ਜਾਂਦੀ ਹੈ ਪਬਲਿਕ ਪਬਲਿਕ ਕੂੜ ਨੂੰ ਆਪੇ ਦੇਖ ਲੈਂਦੀ ਹੈ ਕਿੰਨਾ ਚਿਰ ਚੱਲੂਗਾ ਕਾੜ ਦੀ ਦੌੜੀ ਕਿੰਨਾ ਚਿਰ ਚੱਲੂਗੀ ਰਾੜਾ ਗੁਰਮੁਖੀ ਰਾੜ ਮਟਾਈ ਰਾਣਾ ਗੁਰੂ ਕੀ ਰਾਣ ਮਟਾਈ ਜਿਹੜਾ ਝਗੜਾ ਦੂਰ ਹੋ ਜਾਏ ਜੇ ਕਿਸੇ ਦੇ ਸੰਸਾਰ ਕਿਸੇ ਦੇ ਅੰਦਰੋਂ ਝਗੜਾ ਮੁੱਕਿਆ ਤਾਂ ਗੁਰਮੁਖ ਦੇ ਅੰਦਰੋਂ ਅਸਲ ਝਗੜਾ ਸਾਡੇ ਅੰਦਰ ਹੈ ਬਾਹਰ ਨਹੀਂ ਅੰਦਰ ਵਾਲਾ ਝਗੜਾ ਜਿਹਦੇ ਅੰਦਰ ਖਤਮ ਹੋ ਗਿਆ ਉਹਦਾ ਬਾਹਰ ਵੀ ਕਿਸੇ ਨਾਲ ਨਹੀਂ ਜਿਹਦੇ ਆਪਣੇ ਅੰਦਰ ਝਗੜਾ ਹੈ ਉਹਦਾ ਹੀ ਬਾਹਰ ਗੁਰਮੁਖ ਨੇ ਆਪਣੇ ਅੰਦਰੋਂ ਝਗੜਾ ਮੁਕਟਾ ਲਿਆ ਹਮਰਾ ਝਗੜਾ ਰਹਾ ਨਾ ਪੰਡਤ ਮੁੱਲਾ ਛੱਡ ਦੋ ਦੋਆ ਨਾਲ ਗੱਲ ਕਰਨੀ ਛੱਡਤੀ ਦੋਏ ਝੂਠੇ ਨੇ ਸਾਡੇ ਜਿੰਨੇ ਵਿਦਵਾਨ ਨੇ ਪੰਡਤ ਦੀ ਮੱਤ ਆ ਉਹਨਾਂ ਕੋਲ ਇਹ ਬੁੱਲਾ ਵਾਲੀ ਮੱਤ ਹੈ ਇਦੋਂ ਸਵਾਬ ਗੁਰਮਤ ਉਹਨਾਂ ਕੋਲ ਬਿਲਕੁਲ ਨਹੀਂ ਹੈ ਯੂਨੀਵਰਸਿਟੀਆਂ ਦੇ ਵਿੱਚ ਵੀ ਉਹੀ ਖੋਜਦੇ ਨੇ ਉਹ ਜੀ ਕੁਰਾਨ ਖੋਜ ਲੋ ਕੁਰਾਨ ਚ ਕੀ ਲਪੂਤਨ ਕੁਰਾਨ ਤਾਂ ਗੁਰੂਆਂ ਨੇ ਕਹਿਤਾ ਸੀ ਵੀ ਜੋ ਕੁਛ ਹੈ ਦੱਸਤਾ ਸੀ ਕੁਰਾਨ ਤੋਂ ਬਾਹਰ ਨਹੀਂ ਤੁਹਾਡੇ ਕੋਈ ਚੀਜ਼ ਪਈ ਹੈ ਤੁਸੀਂ ਤੀਜੀ ਦੀ ਕਿਤਾਬ ਨਾਲ ਪੰਜਵੀਂ ਦੀ ਕਿਤਾਬ ਸਮਝ ਰਹੇ ਹੋ ਉਹ ਕਿਵੇਂ ਸਮਝ ਆਈ ਤੁਹਾਨੂੰ ਉਹ ਤੀਜੀ ਦੀ ਕਿਤਾਬ ਨਾਲ ਪੰਜਵੀਂ ਦੀ ਸਮਝ ਆਣੀ ਛੇਵੀਂ ਦੀ ਨਾਲ ਪੰਜਵੀਂ ਸਮਝ ਆ ਜੂਗੀ ਤੇ ਥੱਲੇ ਦੀ ਕਿਤਾਬ ਪੜ੍ਹਦੇ ਹੋ ਉਤਲੀ ਕਿਤਾਬ ਪੜ੍ਹਾਈ ਕਿਵੇਂ ਸਮਝ ਆ ਜੂ ਤੇ ਮੂਰਖ ਨਹੀਂ ਤਾਂ ਹੋਰ ਕੀ ਨੇ ਜਿਹੜੇ ਉਲਝੇ ਹੋਏ ਤੇ ਧਰਮ ਨਾਲ ਉਲਝੇ ਹੋਏ ਤੇ ਉਹਨਾਂ ਦੇ ਗ੍ਰੰਥ ਲੈ ਕੇ ਸੁਲਝਣ ਲੱਗੇ ਹੋਏ ਨੇ ਉਹਨਾਂ ਦੇ ਸਵਾਲ ਤਾਂ ਗਲਤ ਤੇ ਕੱਢੇ ਹੋਏ ਗਲਤ ਸਵਾਲ ਨੂੰ ਮਟੇ ਦੀ ਹੁੰਦਾ ਆਪ ਕੱਢੋ ਤੁਸੀਂ ਇਹ ਗਲਤੀ ਦੇਖੋ ਉਹਨਾਂ ਦੀ ਕਿੱਥੋਂ ਪਈ ਹੈ ਕਿਉਂ ਪਈ ਹੈ ਉਹਨਾਂ ਦੀ ਗਲਤੀ ਦੇਖੋ ਕਿੱਥੇ ਪਈ ਹੈ ਤੁਸੀਂ ਉਹਨਾਂ ਦੇ ਕੀ ਖੋਜਦੇ ਹੋ ਉਹਨਾਂ ਦੀ ਮਦਦ ਨਾਲ ਕੀ ਖੋਜ ਲਓਗੇ ਜੇ ਤੁਹਾਨੂੰ ਪਤਾ ਹੀ ਨਹੀਂ ਕਿੱਥੋਂ ਗਲਤ ਨੇ ਉਹਨਾਂ ਦੀ ਗਲਤੀ ਦਾ ਪਤਾ ਨਹੀਂ ਫਿਰ ਉਹਨਾਂ ਦੀ ਮਦਦ ਕਿੱਥੋਂ ਕਿਵੇਂ ਲੈ ਲਓਗੇ ਤੁਸੀਂ ਜਿਹੜੇ ਉਹਨਾਂ ਦੇ ਵਿਚਾਰ ਅਰਥ ਲੈ ਨੇ ਇਹਨਾਂ ਲਫ਼ਜ਼ਾਂ ਦੇ ਉਹੀ ਉਹਨਾਂ ਦਾ ਸਿਆਪਾ ਖੜਾ ਕੀਤਾ ਉਹਨਾਂ ਨੇ ਤਾਂ ਸਾਰੀ ਗੱਲ ਅੜਜਾਈ ਹੈ ਇਹਨਾਂ ਨੂੰ ਇੰਨੀ ਅਕਲ ਨਹੀਂ ਹੈ ਇਹਨਾਂ ਨੂੰ ਇੰਨੀ ਸਮਝ ਨਹੀਂ ਹੈ ਗੁਰਮੁਖ ਦੇ ਬਿਨਾ ਇਸ ਮਤ ਨੂੰ ਕੋਈ ਸਮਝ ਲੂਗਾ ਇਹ ਨਹੀਂ ਹੋ ਸਕਦਾ ਵਿਦਵਾਨ ਦੇ ਅੰਦਰੋਂ ਝਗੜਾ ਨਹੀਂ ਵਟਿਆ ਹੋਇਆ ਕਿਉਂਕਿ ਪੰਡਤ ਮਿਲਦਾ ਦੋਏ ਵਿਦਵਾਨ ਨੇ ਬੜਾ ਗੁਰਮੁਖੀ ਰਾੜ ਮਟਾਈ ਵਿਦਿਆ ਜਿਹੜੀ ਹੈ ਨਾ ਵਿਦਿਆ ਝਗੜਾ ਜਿੰਨਾ ਪੈਦਾ ਕਰਦੀ ਵਿਦਿਆ ਹੀ ਝਗੜਾ ਪੈਦਾ ਕਰਦੀ ਕਬੀਰ ਸਾਹਿਬ ਕਹਿੰਦਾ ਵਿਦਿਆ ਨਾ ਬਣੂ ਬਾਦ ਨਾ ਜਾਣੂ ਹੁਣ ਮੈਂ ਵਿਦਿਆ ਪੜ੍ਹਨੀ ਛੱਡਤੀ ਇਸ ਕਰਕੇ ਮੈਂ ਝਗੜਾ ਕਰਨਾ ਵੀ ਭੁੱਲ ਗਿਆ ਹੁਣ ਮੈਂ ਝਗੜਾ ਕਰਨਾ ਜਾਣਦਾ ਹੀ ਨਹੀਂ ਸਮਝੇ ਮੈਨੂੰ ਐ ਨਹੀਂ ਝਗੜਾ ਕਿਵੇਂ ਕਰੀਦਾ ਝਗੜਾ ਛੁੱਟ ਗਿਆ ਮੇਰਾ ਕਿਉਂ ਵਿਦਿਆ ਨਹੀਂ ਪੜਦਾ ਵਿਦਿਆ ਝਗੜੇ ਦੀ ਜੜ ਹੈ ਜਿਹੜੇ ਵਿਦਵਾਨ ਨੇ ਸਾਰੇ ਝਗੜੇ ਅੜੇ ਇਹਨਾਂ ਦੇ ਹੋਰ ਪੱਲੇ ਹੁੰਦਾ ਹੀ ਕੁਝ ਨਹੀਂ ਝਗੜਾ ਜਿੰਨੇ ਮਤਾਂ ਬਣਾਈਆਂ ਵਿਦਵਾਨਾਂ ਨੇ ਬਣਾਈਆਂ ਹੋਈਆਂ ਰਿਸ਼ੀ ਮੁਨੀ ਮਹਿਜ਼ ਵਿਦਵਾਨ ਸੀ ਆਪਸ ਵਿੱਚ ਹੀ ਮਤ ਨਹੀਂ ਮਿਲਦੀ ਉਹਨਾਂ ਦੀ ਇਹਨਾਂ ਦੀ ਮਤ ਕਿਉਂ ਮਿਲਦੀ ਹੈ ਸਾਰਿਆਂ ਦੀ ਇਹ ਵਿਦਵਾਨ ਨਹੀਂ ਆਣਾ ਇਹ ਗੁਰਮੁਖ ਨੇ ਗੁਰਮੁਖਾਂ ਦੀ ਮਤ ਮਿਲ ਜਾਂਦੀ ਹੈ ਚਾਹੇ ਹਜ਼ਾਰਾਂ ਲੱਖਾਂ ਹੋਣ ਵਿਦਵਾਨ ਦੋ ਦੀ ਮਤ ਨਹੀਂ ਮਿਲਦੀ ਉਸ ਵਿੱਚ ਦੋ ਵਿਦਵਾਨਾਂ ਦੀ ਆਪਸ ਵਿੱਚ ਮਤ ਨਹੀਂ ਮਿਲਦੀ ਮਿਲੇ ਨਹੀਂ ਸਕਦੀ ਗੁਰਮੁਖਾਂ ਦੀ ਹਕੂਮਤ ਗੁਰਮੁਖਾਂ ਨੂੰ ਕਹਿੰਦੇ ਨੇ ਸਿਆਣਾ ਪੁੱਛੋ ਜਾਏ ਸਿਆਣਿਆ ਅੱਗੇ ਮਿਲ ਕੇ ਨਾ ਗੁਰਮੁਖ ਹੁੰਦਾ ਵਿਦਵਾਨ ਹੁੰਦਾ ਹੈ ਆਣਾ ਮੂਰਖ ਇਹਦੇ ਵਾਸਤੇ ਇਹ ਹੈ ਜਿਹੜੀ ਵਿਦਿਆ ਲੋਭ ਪੈਦਾ ਕਰਦੀ ਹੈ ਲੋਭ ਹਟਾ ਨਹੀਂ ਸਕਦੀ ਹੰਕਾਰ ਪੈਦਾ ਕਰਦੀ ਹੈ ਉਹ ਵਿਦਿਆ ਤੁਹਾਨੂੰ ਮੂਰਖ ਬਣਾਉਂਦੀ ਹੈ ਉਹ ਮੂਰਖਾਂ ਦੀ ਵਿਦਿਆ ਹੁੰਦੀ ਹੈ ਮੂਰਖ ਪੜਦੇ ਨੇ ਵਿਦਿਆ ਨੂੰ ਪੜਿਆ ਮੂਰਖ ਆਖਿਆ ਜਿਤ ਲੱਭ ਲੋਭ ਹੰਕਾਰ ਹੰਕਾਰ ਜਿਹਦੇ ਅੰਦਰ ਲੱਭ ਵੀ ਹੈ ਲੋਭ ਵੀ ਹੈ ਹੰਕਾਰ ਵੀ ਹੈ ਵਿਦਵਾਨ ਕਹਿੰਦਾ ਉਹ ਤਾਂ ਮੂਰਖ ਹੈ ਉਹਦਾ ਲੱਭ ਲੋਭ ਹੰਕਾਰ ਬਚ ਕੇ ਮੈਂ ਗਿਆ ਵਿਦਿਆ ਨਾਲ ਜੇ ਵਿਦਵਾਨ ਤੇ ਬਾਅਦ ਵੀ ਬਚਿਆ ਹੋਇਆ ਹੈ ਫਿਰ ਮੂਰਖ ਹੈ ਬੜਾ ਮੂਰਖ ਬਣਾਤਾ ਉਹਨੂੰ ਉਹਨੇ ਗੁਰਬਾਣੀ ਸਮਝਣੀਆਂ ਨਹੀਂ ਮੰਨਣੀਆਂ ਨਹੀਂ ਹੁਣ ਮੂਰਖ ਨਹੀਂ ਮੰਨਦੇ ਮੂਰਖ ਨਾਲ ਨਾਲ ਰੁਝਿਆ ਬੜਾ ਖਰੇ ਹੋ ਗਈ ਉਹਨੂੰ ਨਾ ਤੁਸੀਂ ਮੰਗ ਜਮਾਰੇ ਉਹਨੇ ਉਹਨੇ ਨਹੀਂ ਪੜ੍ਹਨੀ ਇਹ ਵਿਦਵਾਨਾਂ ਨੇ ਨਹੀਂ ਸਮਝਣੀ ਤਾਂ ਮੂਰਖ ਨੇ ਐਸਪੋਸਮੈਨ ਵਾਲੇ ਵਿਦਵਾਨ ਸਮਝਣ ਮੂਰਖ ਨੇ ਸਾਡੇ ਕਾਲਾ ਬਾਣਾ ਮੂਰਖ ਹੈ ਸਮਝ ਲਓ ਕਦੇ ਨਹੀਂ ਮੰਨਦਾ ਮੂਰਖ ਬੰਦੇ ਹੁੰਦੇ ਨੇ ਲੋੜ ਹੁੰਦੀ ਪੁੱਛਦਾ ਨਾ ਆ ਕੇ ਜਾਂ ਉਹਨੂੰ ਰੱਦ ਕੀਤਾ ਹੈ ਅਮਰਦਾਲਾ ਵਾਲਾ ਉਹ ਪੁੱਛਦਾ ਨਾ ਕਿ ਗੁਰਮੁਖ ਹੁੰਦਾ ਪੁੱਛਦਾ ਗੁਰਮੁਖ ਹੁੰਦਾ ਪੁੱਛਦਾ ਮੂਰਖ ਕਿਵੇਂ ਪੁੱਛਣਗੇ ਉਹਦਾ ਬੇਇੱਜ਼ਤੀ ਹੋ ਗਈ ਉਹਨਾਂ ਦੀ ਜਿੱਦੀ ਇੱਜ਼ਤ ਬੇਇੱਜ਼ਤੀ ਹੋਵੇ ਵਿਦਵਾਨ ਹੁੰਦੇ ਨੇ ਗੁਰਮੁਖ ਦੀ ਨਾ ਜਿੱਤ ਹੁੰਦੀ ਹੈ ਨਾ ਬੇਇੱਜ਼ਤੀ ਹੁੰਦੀ ਹੈ ਬੇਇੱਜ਼ਤੀ ਉਹਦੀ ਹੋ ਜਿੱਦੀ ਇੱਜ਼ਤ ਹੋਵੇ ਜਿੱਦੀ ਇੱਜ਼ਤ ਨਹੀਂ ਹੈ ਬੇਇੱਜ਼ਤੀ ਕਿਵੇਂ ਹੋ ਜੂ ਉਹਦੀ ਬੇਇੱਜ਼ਤੀ ਉਹਦੀ ਹੋਊ ਬਈ ਜਿੱਦੀ ਜੇਬ 'ਚ ਉਹਦਾ ਹੀ ਕੋ ਲੁੱਟੂ ਜਿੱਦੀ ਜੇਬ 'ਚ ਕੱਖ ਨਹੀਂ ਉਹਦਾ ਲੁੱਟਿਆ ਕੀ ਜਾਊਗਾ ਕਿ ਮੇਰਾ ਹੀ ਮੁਝ ਮੈਂ ਕੁਝ ਨਹੀਂ ਨਾਮ ਲੈ ਨਹੀਂ ਗੱਲ ਤੇਰੀ ਪੈਜ ਪਛਾਉਂਦੀ ਜਾਏ ਨਾ ਮੇਰੀ ਬੇਇੱਜ਼ਤੀ ਨਹੀਂ ਮੈਨੂੰ ਇਹ ਪੰਡਿਆ ਮੋਕਾ ਢੇੜ ਕਹਤਾ ਹੈ ਪੰਡੇ ਮੈਨੂੰ ਢੇੜ ਕਹਿੰਦੇ ਨੇ ਮੇਰੀ ਬੇਇੱਜ਼ਤੀ ਨਹੀਂ ਗਾਦੀ ਤੇਰੀ ਬੇੜ ਪੈਜ ਪਛਾਉਂਦੀ ਜਾਇਦਾ ਤੇਰੀ ਜਿਹੜੀ ਇੱਜ਼ਤ ਹੈ ਨਾ ਉਹਨੂੰ ਥੋੜਾ ਜਿਹਾ ਸੱਟ ਵੱਜਦੀ ਹੈ ਪਿੱਛੇ ਹੁੰਦੀ ਹੈ ਮੇਰਾ ਕੀ ਹੈ ਮੇਰੀ ਤਾਂ ਇੱਜ਼ਤ ਹੈ ਮੇਰੀ ਤਾਂ ਤੇਰੇ ਨਾਲ ਹੈ ਵਜ਼ੀਰ ਦੀ ਇੱਜ਼ਤ ਰਾਜੇ ਨਾਲੇ ਹੁੰਦੀ ਹੈ ਜੇ ਰਾਜੇ ਦੀ ਇੱਜ਼ਤ ਨਹੀਂ ਵਜ਼ੀਰ ਦੀ ਗੱਲ ਰਹੇਗੀ ਰਾਣਾ ਗੁਰਮੁਖੀ ਰਾੜ ਮਿਟਾਈ ਰਾਣਾ ਗੁਰਮੁਖੀ ਰਾੜ ਮਿਟਾਈ ਗੁਰਮਖਾਂ ਦੇ ਅੰਦਰ ਝਗੜਾ ਨਹੀਂ ਨਿਮਕ ਮਾਰਨ ਕੋਈ ਗੱਲ ਝਗੜਾ ਕਰਨ ਵਾਸਤੇ ਨਹੀਂ ਕਹਿੰਦੇ ਹੁੰਦੇ ਝਗੜਾ ਸੁਲਝਾਉਣ ਵਾਸਤੇ ਝਗੜਾ ਮਟਾਉਣ ਵਾਸਤੇ ਕਹਿੰਦੇ ਹੁੰਦੇ ਸੱਚ ਝਗੜਾ ਮਟਾਉਂਦਾ ਹੈ ਇਮਾਨਦਾਰੀ ਝਗੜਾ ਮਟਾਉਂਦੀ ਹੈ ਜਦੋਂ ਇਮਾਨਦਾਰੀ ਤੇ ਆ ਗਈ ਝਗੜਾ ਖਤਮ ਹੈ ਜਿਹੜੇ ਝਗੜੇ ਪਾਏ ਹੋਏ ਨੇ ਸਾਰੇ ਹੀ ਮਿਟ ਜਾਣੇ ਨੇ ਅਰਥਾਂ ਦੇ ਝਗੜੇ ਨੇ ਟੀਕਿਆਂ ਦੇ ਝਗੜੇ ਨੇ ਉਹ ਮਤਾਂ ਦੇ ਆਪਸ ਵਿੱਚ ਹੀ ਆਪਣੀਆਂ ਆਪਣੀਆਂ ਇਹਨਾਂ ਦੀਆਂ ਮਰਿਆਦਾ ਬਣਾਈਆਂ ਹੋਈਆਂ ਡੇਰਿਆਂ ਨਹੀਂ ਝਗੜੇ ਨੇ ਸਾਰੇ ਮਿਟ ਜਾਣਗੇ ਨੇ ਸਾਰੇ ਮਿਟ ਜਾਣਨੇ ਕਿਸੇ ਨੇ ਦੋਨੀ ਬਟੇ ਦੀ ਪੁੱਛਣਾ ਕਿਸੇ ਨੂੰ ਇਹਨਾਂ ਨੂੰ ਲੋਕਾਂ ਨੂੰ ਤਾਂ ਪਤਾ ਨਹੀਂ ਹੈ ਕਿਸੇ ਨੇ ਛਾਣਨਾ ਨਹੀਂ ਕਿਸੇ ਨੂੰ ਨਿਮਖ ਮਾਹੇ ਨਾਨਕ ਸਮਝਾਏ ਬਸ ਨਾਨਕ ਨੂੰ ਤਾਂ ਕਹਿੰਦਾ ਇੰਨਾ ਚਿਰ ਲੱਗਿਆ ਇੱਕ ਸਕਿੰਟ ਲੱਗਿਆ ਸਮਝ ਆਉਣ ਦਾ ਸਮਝਾਈ ਕਿਸੇ ਨੂੰ ਨਹੀਂ ਸਮਝਾ ਸਕਦਾ ਸੀ ਨਾਨਕ ਨੂੰ ਤਾਂ ਕਹਿੰਦੇ ਮਿੰਟ 'ਚ ਸਮਝਾਤਾ ਉਹਨੇ ਗੁਰਮੁਖ ਦੀ ਗੱਲ ਨੇ ਮਿੰਟ 'ਚ ਸਮਝ ਆ ਗਈ ਮਟਾਉਣ 'ਚ ਮਿੰਟੇ ਲੱਗੀ ਇੱਕ ਗੱਲ ਦੀ ਸਮਝ ਆਈ ਅੰਦਰੋਂ ਬਟਾਤਾ ਝਗੜਾ ਸੱਚ ਦਾ ਪਤਾ ਲੱਗਿਆ ਸੱਚ ਮੰਨ ਲਿਆ ਝਗੜਾ ਮੁੱਟ ਗਿਆ ਇੱਕ ਭਲੇਖਾ ਕਿਸੇ ਗੱਲ ਦਾ ਕਿਸੇ ਦਾ ਭਲੇਖਾ ਭਲੇਖਾ ਦੂਰ ਹੋ ਗਿਆ ਕਹਿੰਦਾ ਨਹੀਂ ਨਹੀਂ ਭਲੇਖਾ ਸੀ ਦੂਰ ਹੋ ਗਿਆ ਖਤਮ ਹੋ ਗਿਆ ਇੱਕ ਸਕਿੰਟ ਲੱਗਦੀ ਹੈ ਛੱਡਣ ਨੂੰ ਗੱਲ ਜਿੰਨਾ ਚਿਰ ਭਲੇਖਾ ਖੜਾ ਉਹਨਾਂ ਚਿਰ ਗੱਲ ਖੜੀ ਹੈ ਕਿ ਭਲੇਖਾ ਨਾ ਖੜਾ ਕਹਿੰਦੇ ਭਲੇਖਾ ਹੀ ਖਤਮ ਹੋ ਗਿਆ ਭਲੇਖਾ ਸੀ ਦੂਰ ਹੋ ਗਿਆ ਪਰਮ ਦੂਰ ਹੋ ਗਿਆ ਧਰਮ ਬਾਰੇ ਭਰਮ ਸੀ ਜਿਹੜਾ ਪਾਇਆ ਨਾ ਉਹ ਦੂਰ ਹੋ ਗਿਆ ਨਾ ਇੱਕ ਨੂੰ ਸਕਿੰਟ ਲੱਗੇ ਸਮਝਣ ਨੂੰ ਸਮਝ ਆ ਗਈ ਗੱਲ ਕੀ ਸੀ ਹੂੰ ਰਾਣਾ ਗੁਰਮੁਖੀ ਰਾਲ ਮਟਾਈ ਨਿਮਕ ਮਾਹੇ ਨਾਨਕ ਸਮਝਾਈ ਹਾਂ ਨਾਨਕ ਨੇ ਨਾਨਕ ਨੂੰ ਨਿਮਕ ਦੇ ਵਿੱਚ ਇੱਕ ਸਕਿੰਟ ਚ ਪਤਾ ਸਮਝ ਆ ਗਈ ਇਸ ਗੱਲ ਦੀ ਕਿ ਜਿਹੜਾ ਝਗੜਾ ਹੈ ਕੀ ਹੈ ਕਿਉਂ ਪਿਆ ਹੋਇਆ ਹੈ ਆਪਣੇ ਅੰਦਰ ਝਗੜਾ ਹੈ ਤਾਂ ਬਾਹਰ ਝਗੜਾ ਆਪਣੇ ਅੰਦਰ ਉਹ ਝਗੜਾ ਮਿਟਾ ਲੋ ਬਸ ਫਿਰ ਸੰਸਾਰ ਨਾਲ ਕੋਈ ਝਗੜਾ ਸੰਸਾਰ ਨਾਲ ਝਗੜਾ ਉਹਨਾਂ ਚ ਰਹਿ ਜਿੰਨਾ ਚਿਰ ਮਨ ਅਤੇ ਚਿੱਤ ਦਾ ਝਗੜਾ ਹੈ ਮਨ ਮੰਨਦਾ ਨਹੀਂ ਸੱਚ ਨੂੰ ਚਿੱਤ ਸੱਚ ਤੇ ਖੜਾ ਹੈ ਮਨ ਝੂਠ ਤੇ ਖੜਾ ਹੈ ਪਹਿਲਾਂ ਆਪਣੇ ਅੰਦਰ ਤਾਂ ਇੱਕ ਸੱਚ ਤੇ ਆ ਤੂੰ ਤੂੰ ਹੀ ਸੱਚ ਦੇ ਨੇ ਤੂੰ ਦੂਏ ਦਾ ਝਗੜਾ ਕੀ ਉਡਾ ਦੇਗਾ ਜਾਂ ਮੈਂ ਸੱਚ ਦੇ ਨਹੀਂ ਮੈਂ ਜਾ ਕੇ ਤਰਫਦਾਰੀ ਕਰੂੰਗਾ ਜਾਂ ਮੇਰਾ ਆਦਮੀ ਹੈ ਬਈ ਆਪਾਂ ਨੇ ਦੀ ਕਰ ਹੈ ਸਪੋਰਟ ਕਰ ਹੈ ਝਗੜਾ ਪਈ ਹੈ ਉਧਰ ਉਧਰ ਸਪੋਰਟ ਖੜੇ ਹੋ ਗਏ ਉਧਰ ਉਧਰ ਹੋ ਗਏ ਝਗੜਾ ਹੋ ਗਿਆ ਜਾਂ ਕਵੇ ਨਹੀਂ ਹੋਈ ਸਾਰੇ ਹੀ ਆਪਣੇ ਨੇ ਸਾਰੇ ਹੀ ਆਪਣੇ ਨੇ ਜੇ ਹੁਣ ਮੈਂ ਪੰਚਾਇਤੀ ਹੋ ਗਿਆ ਸਾਰੇ ਹੀ ਆਪਣੇ ਨੇ ਮੈਂ ਆਪਣੇ ਆਦਮੀ ਨੂੰ ਨੁਕਸਾਨ ਕਰੂੰ ਥੋੜਾ ਬਹੁਤ ਇਹਨੂੰ ਤਾਂ ਮੈਂ ਸਮਝਾ ਲੂੰਗਾ ਦੁਆ ਨਾ ਕਰੇ ਵੀ ਆਪਣੇ ਦੀ ਰਹਿਤ ਕੀਤੀ ਨਾ ਵੀ ਦੇਖ ਤੈਨੂੰ ਥੋੜਾ ਜਿਹਾ ਮੈਂ ਕੱਟ ਦਊਂਗਾ ਤੇਰੀ ਨਿਰਹਿਤ ਕਰਨੀ ਇੱਧਰ ਹੈਗਾ ਸਿੱਖ ਇੱਧਰ ਹੈਗਾ ਮੁਸਲਮਾਨ ਆ ਹਿੰਦੂ ਅਸੀਂ ਉਹਨੂੰ ਨਹੀਂ ਗੁੱਸੇ ਕਰਨਾ ਹਿੰਦੂ ਨਾ ਕਹਿਣ ਮੁਸਲਮਾਨ ਨਾ ਕਹਿਣ ਵੀ ਸਾਡੀ ਇਹਨਾਂ ਨੇ ਇਹਨਾਂ ਦੀ ਸਿੱਖਾਂ ਦੀ ਪੰਚਾਇਤ ਸੀ ਇਹਨਾਂ ਨੇ ਆਪਣੇ ਬੰਦੇ ਦੀ ਆਪਣੀ ਬੇਇੱਜ਼ਤੀ ਹੈ ਸਾਰਿਆਂ ਦੀ ਉਹਨੂੰ ਕਹਾਂਗੇ ਤੂੰ ਦੱਸ ਵੀ ਤੂੰ ਕਿਹੜੀ ਗੱਲ ਦੀ ਖੁਸ਼ ਹੈ ਜੋ ਨਜਾਇਜ਼ ਕੋ ਵੀ ਇਹ ਨਹੀਂ ਹੈ ਤੇਰੀ ਇਥੋਂ ਜਦੋਂ ਸਹੀ ਹੋ ਹਾਂ ਵੀ ਲੈ ਭਾਈ ਤੂੰ ਇਹ ਤੋਂ ਭੋਰਾ ਹੋਰ ਲੈ ਬਟਦਾ ਝਗੜਾ ਲੈ ਗਿੱਠ ਹੋਰ ਲੈ ਲੈ ਤੂੰ ਬਟ ਅਸੀਂ ਆਪਣੀ ਜ਼ਮੀਨ 'ਚ ਪਾ ਲੈਨੇ ਸਾਰੀ ਉਹ ਸਾਂਝੀ ਜ਼ਮੀਨ 'ਚ ਵੱਟ ਪੈਂਦੇ ਨਾ ਨਾ ਸਾਰੀ ਉਹਦੀ 'ਚ ਪਾ ਦਿੰਨੇ ਅਸੀਂ ਬਟ ਪਰ ਵੱਡੀ ਨਾ ਝਗੜਾ ਹੋਊਗਾ ਤੂੰ ਨਾ ਵੱਡੀ ਇਹ ਵੱਡੇ ਨਾ ਵੱਡੇ ਲਗਾ ਲਗਾ ਤੂੰ ਕਿਹੜਾ ਕਹੂਗਾ ਵੀ ਉੱਥੇ ਜਾ ਕੇ ਕਿਹੜਾ ਕਹੂਗਾ ਮੁਸਲਮਾਨ ਕੀ ਕੋਈ ਕਹੂਗਾ ਵੀ ਨਹੀਂ ਜਾਇਜ਼ ਕੀਤੀ ਅਸਲ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਨਹੀਂ ਕਰਨੀ ਹੈ ਮਦਦ ਕਰਨੀ ਹੈ ਕਿਹੜੇ ਸੜੇ ਕਰ ਲੈਣੇ ਕਿਹੜੇ ਖਾਦੇ ਨੇ ਹੋਮੇ ਐਵੇਂ ਦੂਏ ਕਿਵੇਂ ਕਰਨ ਲੈਣਾ ਤੁਹਾਨੂੰ ਆਪਣੇ ਵੱਲ ਨੂੰ ਵੱਟ ਜਿੰਨਾ ਮਰਜੀ ਝੋੜਾ ਵਧਾ ਲੋ ਇਹਨੂੰ ਦੁਆ ਕਿਵੇਂ ਕਰਨ ਦੇ ਦੂਗਾ ਜਦੋਂ ਰਾਈਟ ਗੱਲ ਤੇ ਆ ਜਾਓਗੇ ਝਗੜਾ ਆਪੇ ਮੁੱਕਦਾ ਕੌਣ ਆ ਰਾਈਟ ਅੰਦਰ ਤਾਂ ਬੇਈਮਾਨ ਨਹੀਂ ਮਨ ਤਾਂ ਆਪਣਾ ਬੇਈਮਾਨ ਝਗੜਾ ਕਿਵੇਂ ਝਗੜਾ ਮੁੱਕੇ ਜਿਹੜਾ ਬੰਦਾ ਹੋਵੇ ਉਹ ਆਪ ਇਮਾਨਦਾਰ ਹੋਵੇ ਆਪ ਤਰਾਜੂ ਵਰਗਾ ਹੋਵੇ ਇੱਧਰ ਪੈ ਜਾ ਇੱਧਰ ਦੱਸ ਦੇ ਇੱਧਰ ਪੈ ਜਾ ਇੱਧਰ ਦੱਸ ਦੇ ਮਨ ਨੂੰ ਤਰਾਜੂ ਮਨ ਤਰਾਜੂ ਵਾਂਗੂ ਹੋਵੇ ਇੱਧਰ ਪੈ ਜਾ ਜਦ ਨਹੀਂ ਵੀ ਇਹਦਾ ਜ਼ਿਆਦਾ ਪੈ ਗਿਆ ਇਨਸਾਫ ਕਰੇ ਤਰਾਜੂ ਇਨਸਾਫ ਕਰਦਾ ਤਰਾਜੂ ਨੇ ਇਨਸਾਫ ਕਰਨਾ ਨਾ ਮਨ ਤਰਾਜੂ ਨਹੀਂ ਹੈ ਸਾਡਾ ਗੱਲ ਹੈ